ਆਪਣੇ ਬੱਚਿਆਂ ਨੂੰ ਅਸੀਂ ਸਿੱਖਿਆ ਦਵਾਉਂਦੇ ਹਾਂ ਕਿ ਉਹ ਚੰਗੇ ਸੰਸਕਾਰਾਂ ਨੂੰ ਆਤਮਸਾਤ ਕਰਨ ਚੰਗੇ ਸੰਸਕਾਰਾਂ ਦਾ ਮਤਲਬ ਲੋਕੀ ਲੈਂਦੇ ਨੇ ਕਿ ਉਹ ਆਪਣੀ ਰੋਜ਼ੀ ਰੋਟੀ ਘਰ-ਬਾਰ ਅਤੇ ਵਿਕਾਸ ਦੀ ਸਮੱਸਿਆਵਾਂ ਦਾ ਹੱਲ ਕਰ ਲੈਣ ਰੱਬ ਦੇ ਪਾਸੇ ਕਿਸੇ ਦਾ ਧਿਆਨ ਹੀ ਨਹੀਂ ਹੈ ਕਿਸੇ ਕਿਸੇ ਕੋਲ ਤਾਂ ਇਤਨਾ ਕੁਝ ਹੈ ਕਿ ਉਹ ਰੱਬ ਨੂੰ ਯਾਦ ਕਰਨ ਦੀ ਲੋੜ ਹੀ ਨਹੀਂ ਸਮਝਦਾ ਪਰ ਇਹ ਸਭ ਕੁਝ ਨਸ਼ਵਰ ਹੀ ਤਾਂ ਹੈ ਨਾ ਚਾਹਦੇ ਹੋਏ ਵੀ ਸਾਰਾ ਕੁਝ ਇੱਥੇ ਹੀ ਛੱਡ ਕੇ ਜਾਣਾ ਪੈਂਦਾ ਹੈ ਅਜਿਹੇ ਹਾਲਾਤ ਵਿੱਚ ਰੱਬ ਦੀ ਪਛਾਣ ਹੀ ਇੱਕਮਾਤਰ ਰਾਹ ਹੈ ਜਿਸ ਨੂੰ ਪ੍ਰਦਾਨ ਕਰ ਰਿਹਾ ਹੈ ਯਥਾਰਥ ਗੀਤਾ ਦਾ ਇਹ ਰਿਕਾਰਡਿੰਗ ਪ੍ਰਸਾਰਣ श्री परमात्मने नमः यथार्थ गीता श्रीमद भगवद गीता आरंभ दसवा अध्याय पिछले अध्याय विच योगेश्वर श्री कृष्ण ने गुप्त राज विद्या का चित्रण किया ਜੋ ਯਕੀਨਨ ਹੀ ਕਲਿਆਣ ਕਰਦੀ ਹੈ 10ਵੇਂ ਅਧਿਆਏ ਵਿੱਚ ਉਹਨਾਂ ਦਾ ਕਥਨ ਹੈ ਕਿ ਮਹਾਬਾਹੂ ਅਰਜੁਨ ਮੇਰੇ ਅਤੀ ਰਹੱਸਮਈ ਵਚਨ ਨੂੰ ਤੂੰ ਫੇਰ ਵੀ ਸੁਣ ਇੱਥੇ ਉਸੇ ਗੱਲ ਨੂੰ ਦੂਜੀ ਵਾਰ ਕਹਿਣ ਦੀ ਲੋੜ ਕੀ ਹੈ ਦਰਸਲ ਸਾਧਕ ਨੂੰ ਪੂਰਨਤਾ ਤੱਕ ਖਤਰਾ ਹੈ ਜਿਉਂ-ਜਿਉਂ ਉਹ ਸਵਰੂਪ ਵਿੱਚ ਟਲਦਾ ਜਾਂਦਾ ਹੈ ਪ੍ਰਕਿਰਤੀ ਦੇ ਪਰਦੇ ਸੂਖਸ਼ਮ ਹੁੰਦੇ ਜਾਂਦੇ ਹਨ ਨਵੇਂ-ਨਵੇਂ ਦ੍ਰਿਸ਼ ਆਉਂਦੇ ਹਨ ਉਸ ਦੀ ਜਾਣਕਾਰੀ ਮਹਾਪੁਰਸ਼ ਹੀ ਦਿੰਦੇ ਰਹਿੰਦੇ ਹਨ ਸਾਧਕ ਆਪ ਨਹੀਂ ਜਾਣਦਾ ਜੇ ਉਹ ਮਾਰਗ ਦਰਸ਼ਨ ਕਰਨਾ ਬੰਦ ਕਰ ਦੇਣ ਤਾਂ ਸਾਧਕ ਸਵਰੂਪ ਦੀ ਪ੍ਰਾਪਤੀ ਤੋਂ ਵਾਂਝਾ ਰਹੇਗਾ ਜਦ ਤੱਕ ਉਹ ਸਵਰੂਪ ਤੋਂ ਦੂਰ ਹੈ ਤਦ ਤੱਕ ਸਿੱਧ ਹੈ ਕਿ ਪ੍ਰਕਿਰਤੀ ਦਾ ਕੋਈ ਨਾ ਕੋਈ ਪਰਦਾ ਬਣਿਆ ਹੈ ਫਿਸਲਣ ਲੜਖੜਾਉਣ ਦੀ ਗੁੰਜਾਇਸ਼ ਕਾਇਮ ਹੈ अर्जुन शरणागत शिष्य है उसने आख्या सी शिष्य स्ते हम शाधी माम त्वाम परपन्नम पगवन मैं आपदा शिष्य हां आप दी शरण हां मैनू संभालो इसलिए उसके हित की कामना करके योगेश्वर श्री कृष्ण फिर बोले श्री भगवान उवाच़ महाबाहो शृणु मे परमं वचः यत्तेऽहं प्रीयमाणाय वक्ष्यामि हितकाम्यया ਮਹਾਬਾਹੂ ਅਰਜੁਨ ਮੇਰੇ ਅਤੀ ਪ੍ਰਭਾਵਸ਼ਾਲੀ ਵਚਨ ਨੂੰ ਮੁੜ-ਮੁੜ ਸੁਣ ਜੋ ਤੇਰੇ ਵਰਗੇ ਅਤੀ ਪ੍ਰੇਮੀ ਭਗਤ ਦੇ ਹਿੱਤ ਲਈ ਮੈਂ ਕਹਿਣਾ ਚਾਹੁੰਦਾ ਹਾਂ न मे विदुः सुरगणाः प्रभवं न महर्षयः अहमादिर्हि देवानां महर्षीणां च सर्वशः ਅਰਜੁਨ ਮੇਰੀ ਪੈਦਾਇਸ਼ ਨੂੰ ਨਾ ਦੇਵਤਾ ਲੋਕੀ ਜਾਣਦੇ ਹਨ ਅਤੇ ਨਾ ਮਹਾਰਿਸ਼ੀ ਗਣ ਹੀ ਜਾਣਦੇ ਹਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਸੀ ਜਨ ਕਰਮ ਚ ਮੇ ਦਿਵਯਮ ਮੇਰਾ ਉਹ ਜਨਮ ਅਤੇ ਕਰਮ ਅਲੌਕਿਕ ਹੈ ਇਨ੍ਹਾਂ ਚਮੜੀ ਦੀਆਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ ਇਸ ਲਈ ਮੇਰੇ ਪ੍ਰਗਟ ਹੋਣ ਨੂੰ ਦੇਵ ਤੇ ਮਹਾਰਿਸ਼ੀ ਪੱਧਰ ਤੱਕ ਪਹੁੰਚੇ ਹੋਏ ਲੋਕ ਵੀ ਨਹੀਂ ਜਾਣਦੇ ਮੈਂ ਹਰ ਤਰ੍ਹਾਂ ਨਾਲ ਦੇਵਤਿਆਂ ਅਤੇ ਮਹਾਰਿਸ਼ੀਆਂ ਦਾ ਆਦੀ ਕਾਰਨ ਹਾਂ यो मामजमनादिं च वेत्ति लोकमहेश्वरम् असम्मूढः समर्त्येषु सर्वपापैः ਉਚਤੇ ਜੋ ਮੇਰੇ ਜਨਮ ਮਰਨ ਤੋਂ ਰਹਿਤ ਆਦੀ ਅੰਤ ਤੋਂ ਰਹਿਤ ਸਭ ਲੋਕਾਂ ਦੇ ਮਹਾਨ ਈਸ਼ਵਰ ਰੂਪ ਨੂੰ ਸਾਖਿਆਤਕਾਰ ਨਾਲ ਜਾਣ ਲੈਂਦਾ ਹੈ ਉਹ ਪੁਰਸ਼ ਮਰਨ ਧਰਮਾ ਮਨੁੱਖਾਂ ਵਿੱਚ ਗਿਆਨਵਾਨ ਹੈ ਅਰਥਾਤ ਆਦੀ ਅਨਾਦੀ ਅਤੇ ਸਰਵ ਲੋਕ ਦੇ ਮਹੇਸ਼ਵਰ ਨੂੰ ਚੰਗੀ ਤਰ੍ਹਾਂ ਜਾਣਨਾ ਹੀ ਗਿਆਨ ਹੈ ਅਤੇ ਐਸਾ ਜਾਣਨ ਵਾਲਾ ਸਾਰੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ ਪੁਨਰ ਜਨਮ ਨੂੰ ਪ੍ਰਾਪਤ ਨਹੀਂ ਹੁੰਦਾ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਇਹ ਉਪਲਬਧੀ ਵੀ ਮੇਰੀ ਦੇਣ ਹੈ बुद्धिर्ज्ञानमसम्मोहः क्षमा सत्यं दमः शमः सुखं दुःखं भवो भावो भयं चाभयमेव च अर्जुन निश्चयात्मक बुद्धि साक्षात्कार सहित जानकारी लक्ष्य बीच विवेक पूर्ण प्रवृत्ति क्षमा शाश्वत सत्य इंद्रियां दा दमन मन दा शमन अंतकरण दी प्रसन्नता चिंतन मार्ग दे कष्ट परमात्मा दी जागृति ਸਵਰੂਪ ਦੇ ਪ੍ਰਾਪਤੀ ਕਾਲ ਵਿੱਚ ਸਭ ਗੱਲਾਂ ਦੀ ਵਿਲੀਨਤਾ ਇਸ ਲਈ ਅਨੁਸ਼ਾਸਨਾਤਮਕ ਭੈ ਅਤੇ ਪ੍ਰਕਿਰਤੀ ਤੋਂ ਨਿਰਭੈਤਾ ਅਤੇ अहिंसा समता तुष्टिः तपोदानं यशो यशः भवन्ति भावा भूतानां मत्त एव पृथग्विधाः ਅਹਿੰਸਾ ਅਰਥਾਤ ਆਪਣੇ ਆਤਮਾ ਨੂੰ ਅਧੋਗਤੀ ਵਿੱਚ ਨਾ ਪਹੁੰਚਾਉਣ ਦਾ ਆਚਰਣ ਸਮਤਾ ਜਿਸ ਵਿੱਚ ਵਿਸ਼ਮਤਾ ਨਾ ਹੋਵੇ ਸੰਤੋਖ ਮਨ ਸਮੇਤ ਇੰਦਰੀਆਂ ਨੂੰ ਲਕਸ਼ ਦੇ ਅਨੁਰੂਪ ਤਪਾਉਣਾ ਦਾਨ ਅਰਥਾਤ ਸਭ ਕੁਝ ਸਮਰਪਣ ਭਗਵਤ ਮਾਰਗ ਵਿੱਚ ਮਾਨ ਅਪਮਾਨ ਸਹਿਣਾ ਇਸ ਤਰ੍ਹਾਂ ਪ੍ਰਾਣੀਆਂ ਦੇ ਇਹ ਸਾਰੇ ਭਾਵ ਮੇਰੇ ਤੋਂ ਹੀ ਪੈਦਾ ਹੁੰਦੇ ਹਨ ਇਹ ਸਾਰੇ ਭਾਵ ਦੇਵੀ ਚਿੰਤਨ ਵਿਧੀ ਦੇ ਲੱਛਣ ਹਨ ਇਹਨਾਂ ਦਾ ਅਭਾਵ ਹੀ ਆਸੁਰੀ ਸੰਪਤੀ ਹੈ महर्षयः सप्त पूर्वे चत्वारो मनवस्तथा मद्भावा मानसा जाता शाम लोक इमा प्रजा सप्त ऋषि अर्थात योग दिया सत क्रम बार स्थितियां शुभ इच्छा सुविचार तनुमानसा संतापति असंस्कृति पदार्थ भावना ਅਤੇ ਤੁਰਿਆ ਅਤੇ ਇਹਨਾਂ ਦੇ ਅਨੁਰੂਪ ਅਹੰਕਾਰ ਦੇ ਚਾਰ ਰੂਪਾਂ ਅਰਥਾਤ ਮਨ ਬੁੱਧੀ ਚਿੱਤ ਅਤੇ ਅਹੰਕਾਰ ਅਤੇ ਇਹਨਾਂ ਦੇ ਅਨੁਰੂਪ ਮਨ ਜੋ ਮੇਰੇ ਵਿੱਚ ਭਾਵ ਵਾਲਾ ਹੈ ਇਹ ਸਭ ਮੇਰੇ ਹੀ ਸੰਕਲਪ ਤੋਂ ਪੈਦਾ ਹੁੰਦੇ ਹਨ ਇਸ ਸੰਸਾਰ ਵਿੱਚ ਇਹ ਅਰਥਾਤ ਸਾਰੀ ਦੇਵੀ ਸੰਪਤੀ ਇਹਨਾਂ ਦੀ ਹੀ ਪ੍ਰਜਾ ਹੈ ਕਿਉਂਕਿ ਸੱਤ ਸਥਿਤੀਆਂ ਦੇ ਸੰਚਾਰ ਵਿੱਚ ਦੇਵੀ ਸੰਪਤੀ ਹੀ ਹੈ ਹੋਰ ਕੁਝ ਨਹੀਂ एतां विभूतिं योगं च मम यो वेत्ति तत्त्वतः सोऽविकम्पेन योगेन युज्यते नात्र संशयः ਜੋ ਪੁਰਸ਼ ਯੋਗ ਦੀ ਅਤੇ ਮੇਰੀ ਉਪਰੋਕਤ ਸ੍ਰੇਸ਼ਟਤਾਵਾਂ ਨੂੰ ਸਾਖਿਆਤਕਾਰ ਰਾਹੀਂ ਜਾਣਦਾ ਹੈ ਉਹ ਸਥਿਰ ਧਿਆਨ ਯੋਗ ਨਾਲ ਮੇਰੇ ਵਿੱਚ ਏਕਾ ਭਾਵ ਨਾਲ ਸਥਿਤ ਹੁੰਦਾ ਹੈ ਇਸ ਵਿੱਚ ਕੋਈ ਸ਼ੰਕਾ ਨਹੀਂ ਹੈ ਜਿਸ ਤਰ੍ਹਾਂ ਵਾਯੂ ਰਹਿਤ ਥਾਂ ਵਿੱਚ ਰੱਖੇ ਦੀਵੇ ਦੀ ਲੌ ਸਿੱਧੀ ਜਾਂਦੀ ਹੈ ਕੰਪਨ ਨਹੀਂ ਹੁੰਦਾ ਯੋਗੀ ਦੇ ਜਿੱਤੇ ਹੋਏ ਚਿੱਤ ਦੀ ਇਹੋ ਪਰਿਭਾਸ਼ਾ ਹੈ ਪ੍ਰਸਤੁਤ ਸ਼ਲੋਕ ਵਿੱਚ ਅਭੀ ਕੰਪੇਨ ਸ਼ਬਦ ਇਸੇ ਗੱਲ ਵੱਲ ਇਸ਼ਾਰਾ ਕਰਦਾ ਹੈ अहं सर्वस्य प्रभवो मत्तः सर्वं प्रवर्तते इति मत्वा भजन्ते माम् बुधा भावसमन्विताः ਮੈਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਦਾ ਕਾਰਨ ਹਾਂ ਮੇਰੇ ਤੋਂ ਹੀ ਸਾਰਾ ਜਗਤ ਹਰਕਤ ਕਰਦਾ ਹੈ ਇਸ ਤਰ੍ਹਾਂ ਮਨ ਕੇ ਸ਼ਰਧਾ ਅਤੇ ਭਗਤੀ ਨਾਲ ਭਰ ਕੇ ਵਿਵੇਕੀ ਜਨ ਮੇਰਾ ਨਿਰੰਤਰ ਭਜਨ ਕਰਦੇ ਹਨ ਭਾਵ ਇਹ ਹੈ ਕਿ ਯੋਗੀ ਦੁਆਰਾ ਮੇਰੇ ਅਨਰੂਪ ਜੋ ਪ੍ਰਵ੍ਰਤੀ ਹੁੰਦੀ ਹੈ ਉਸ ਨੂੰ ਮੈਂ ਹੀ ਕਰਿਆ ਕਰਦਾ ਹਾਂ ਉਹ ਮੇਰਾ ਹੀ ਪ੍ਰਸ਼ਾਦ ਹੈ ਕਿਵੇਂ ਹੈ ਇਸ ਨੂੰ ਪਿੱਛੇ ਥਾਂ-ਥਾਂ ਤੇ ਦੱਸਿਆ ਗਿਆ ਹੈ ਉਹ ਨਿਰੰਤਰ ਭਜਨ ਕਿਸ ਤਰ੍ਹਾਂ ਕਰਦੇ ਹਨ ਇਸ ਤੇ ਉਹ ਕਹਿੰਦੇ ਹਨ मच्चित्ता मद्गतप्राणा बोधयन्तः परस्परम् कथयन्तश्च मां नित्यम् तुष्यन्ति च रमन्ति च ਹੋਰ ਕਿਸੇ ਵੱਲ ਧਿਆਨ ਨਾ ਦੇ ਕੇ ਮੇਰੇ ਵਿੱਚ ਨਿਰੰਤਰ ਚਿੱਤ ਨੂੰ ਲਗਾਉਣ ਵਾਲੇ ਮੇਰੇ ਵਿੱਚ ਹੀ ਪ੍ਰਾਣ ਲਗਾਉਣ ਵਾਲੇ ਸਦਾ ਪਰਸਪਰ ਮੇਰੀ ਪ੍ਰਕਿਰਿਆਵਾਂ ਦਾ ਬੋਧ ਕਰਦੇ ਹਨ ਮੇਰਾ ਗੁਣਗਾਨ ਕਰਦੇ ਹੋਏ ਹੀ ਸੰਤੁਸ਼ਟ ਹੁੰਦੇ ਹਨ ਅਤੇ ਨਿਰੰਤਰ ਮੇਰੇ ਵਿੱਚ ਹੀ ਰਹਿੰਦੇ ਹਨ ਤੇਸ਼ਾਮ ਸਤਤਯੁਕਤਾਨਾ ਭਜਤਾਮ ਪ੍ਰੀਤਿਪੂਰਵਕਮ ददामि बुद्धियोगं तं येन मामुपयान्ति ते ਨਿਰੰਤਰ ਮੇਰੇ ਧਿਆਨ ਵਿੱਚ ਲੱਗੇ ਹੋਏ ਅਤੇ ਪ੍ਰੇਮ ਨਾਲ ਸਿਮਰਨ ਕਰਨ ਵਾਲੇ ਉਹਨਾਂ ਭਗਤਾਂ ਨੂੰ ਮੈਂ ਉਹ ਬੁੱਧੀ ਯੋਗ ਅਰਥਾਤ ਯੋਗ ਵਿੱਚ ਪ੍ਰਵੇਸ਼ ਵਾਲੀ ਬੁੱਧੀ ਦਿੰਦਾ ਹਾਂ ਜਿਸ ਨਾਲ ਉਹ ਮੈਨੂੰ ਪ੍ਰਾਪਤ ਹੁੰਦੇ ਹਨ ਅਰਥਾਤ ਯੋਗ ਦੀ ਜਾਗਰਤੀ ਈਸ਼ਵਰ ਦੀ ਦੇਣ ਹੈ ਉਹ ਅਵਿਅਕਤ ਪੁਰਸ਼ ਮਹਾਪੁਰਸ਼ ਯੋਗ ਵਿੱਚ ਪ੍ਰਵੇਸ਼ ਦਿਉਣ ਵਾਲੀ ਬੁੱਧੀ ਕਿਵੇਂ ਦਿੰਦਾ ਹੈ तेषामेवानुकम्पार्थम् अहमज्ञानजं तमः नाशयाम्यात्मभावस्थो ज्ञानदीपेन भास्वता ਉਹਨਾਂ ਉੱਤੇ ਪੂਰੀ ਕਿਰਪਾ ਕਰਨ ਲਈ ਮੈਂ ਉਹਨਾਂ ਦੀ ਆਤਮਾ ਨਾਲ ਇੱਕ ਹੋ ਕੇ ਰਥੀ ਹੋ ਕੇ ਅਗਿਆਨ ਤੋਂ ਪੈਦਾ ਹੋਏ ਅੰਧਿਆਰੇ ਨੂੰ ਗਿਆਨ ਰੂਪੀ ਦੀਪਕ ਨਾਲ ਪ੍ਰਕਾਸ਼ਿਤ ਕਰਕੇ ਨਸ਼ਟ ਕਰਦਾ ਹਾਂ ਦਰਸਲ ਕਿਸੇ ਸਥਿਤ ਪ੍ਰਗਯ ਯੋਗੀ ਦੇ ਮਾਰਗ ਦਰਸ਼ਨ ਰਾਹੀਂ ਜਦ ਤੱਕ ਉਹ ਪਰਮਾਤਮਾ ਤੁਹਾਡੇ ਆਤਮਾ ਤੋਂ ਹੀ ਜਾਗਰਿਤ ਹੋ ਕੇ ਪਲ-ਪਲ ਨਹੀਂ ਚਲਾਉਂਦਾ ਰੋਕਥਾਮ ਨਹੀਂ ਕਰਦਾ ਇਸ ਪ੍ਰਕਿਰਤੀ ਦੇ ਦਵੰਦ ਵਿੱਚੋਂ ਕੱਢਦੇ ਹੋਏ ਆਪ ਅੱਗੇ ਨਹੀਂ ਲੈ ਜਾਂਦਾ ਤਦ ਤੱਕ ਅਸਲ ਵਿੱਚ ਭਜਨ ਆਰੰਭ ਹੀ ਨਹੀਂ ਹੁੰਦਾ ਵੈਸੇ ਤਾਂ ਭਗਵਾਨ ਹਰ ਥਾਂ ਹਰ ਪਾਸਿਓਂ ਬੋਲਣ ਲੱਗਦੇ ਹਨ ਪਰ ਆਰੰਭ ਵਿੱਚ ਉਹ ਸਵਰੂਪ ਸਥਿਤ ਮਹਾਪੁਰਸ਼ ਰਾਹੀਂ ਹੀ ਬੋਲਦੇ ਹਨ ਜੇ ਐਸਾ ਮਹਾਪੁਰਸ਼ ਤੁਹਾਨੂੰ ਪ੍ਰਾਪਤ ਨਹੀਂ ਹੈ ਤਾਂ ਪ੍ਰਭੂ ਤੁਹਾਡੇ ਨਾਲ ਸਾਫ਼-ਸਾਫ਼ ਨਹੀਂ ਬੋਲਣਗੇ ਇਸ ਤੇ ਅਰਜੁਨ ਨੇ ਪ੍ਰਸ਼ਨ ਕੀਤਾ ਅਰਜੁਨੋ ਉਵਾਚ परं ब्रह्म परं धाम पवित्रं परमं भवान् पुरुषं शाश्वतं दिव्यम् आदिदेवमजं विभुम् आहुस्त्वा सर्वे देवर्षिर्नारदस्तथा असितो देवलो व्यासः स्वयं चैव ब्रवीषि मे ਭਗਵਨ ਆਪ ਪਰ ਬ੍ਰਹਮ ਪਰਮ ਧਾਮ ਤੇ ਪਰਮ ਪਵਿੱਤਰ ਹੋ ਕਿਉਂਕਿ ਆਪ ਨੂੰ ਸਾਰੇ ઋષਿ ਜਨ ਸਨਾਤਨ ਦਿਵਯ ਪੁਰਸ਼ ਦੇਵਾਂ ਦਾ ਵੀ ਦੇਵ ਆਦਿ ਦੇਵ ਅਜਨਮਾ ਅਤੇ ਸਰਵ ਵਿਆਪੀ ਕਹਿੰਦੇ ਹਨ ਪਰਮ ਪੁਰਸ਼ ਪਰਮ ਧਾਮ ਦਾ ਪ੍ਰਿਆਏ ਆਦੀ ਦਿਵਯ ਪੁਰਸ਼ ਅਜਨਮਾ ਆਦੀ ਸ਼ਬਦ ਹਨ ਦੇਵ ਰਿਸ਼ੀ ਨਾਰਦ ਅਸਿਤ ਦੇਵਲ ਵਿਆਸ ਅਤੇ ਖੁਦ ਆਪ ਵੀ ਇਹੋ ਕਹਿੰਦੇ ਹੋ ਅਰਥਾਤ ਪਹਿਲੇ ਭੂਤਕਾਲ ਦੇ ਮਹਾਰਿਸ਼ੀ ਕਹਿੰਦੇ ਸਨ ਤੇ ਹੁਣ ਵਰਤਮਾਨ ਸਮੇਂ ਵਿੱਚ ਅਰਜੁਨ ਦੇ ਸਮਕਾਲੀ ਨਾਰਦ ਦੇਵਲ ਅਸਿਤ ਤੇ ਵਿਆਸ ਵੀ ਕਹਿੰਦੇ ਹਨ ਤੇ ਤੁਸੀਂ ਆਪ ਵੀ ਇਹੀ ਕਹਿੰਦੇ ਹੋ ਇਸ ਲਈ सर्वमेतद्रितं मे यन्मां केशव न ते भगवन् व्यक्तिम् विदुर्देवान दानवाः हे केशव जो कुछ भी आप मेरे लिए कह रहे हो वह सब मैं सच मानता हाँ ਤੁਹਾਡੇ ਵਿਅਕਤਿਤਵ ਨੂੰ ਨਾ ਦੇਵਤਾ ਜਾਣਦੇ ਹਨ ਨਾ ਦਾਨਵ स्वयमेवात्मनात्मानं वेत्थत्वं पुरुषोत्तम भूतभावनभूतेश देवदेव जगत्पते हे ਭੂਤਾਂ ਅਰਥਾਤ ਪ੍ਰਾਣੀਆਂ ਨੂੰ ਪੈਦਾ ਕਰਨ ਵਾਲੇ हे ਭੂਤਾਂ ਦੇ ਈਸ਼ਵਰ हे ਦੇਵ ਦੇਵ हे ਜਗਤ ਦੇ ਸੁਆਮੀ हे ਪੁਰਸ਼ਾਂ ਵਿੱਚ ਉੱਚਤਮ ਸਵਯੰ ਆਪ ਹੀ ਖੁਦ ਨੂੰ ਜਾਣਦੇ ਹੋ ਜਾਂ ਜਿਸ ਦੀ ਆਤਮਾ ਵਿੱਚ ਜਾਗਰਿਤ ਹੋ ਕੇ ਤੁਸੀਂ ਜਣਵਾ ਦਿੰਦੇ ਹੋ ਉਹ ਜਾਣਦਾ ਹੈ ਉਹ ਵੀ ਆਪ ਦੇ ਦੁਆਰਾ ਆਪ ਦਾ ਜਾਣਨਾ ਹੀ ਹੋਇਆ ਇਸ ਲਈ वक्तुमर्हस्य शेषेण दिव्यायात्मविभूतयः याभिर्विभूतिभिर्लोकान् इमांस्त्वं व्याप्य तिष्ठसि ਆਪ ਹੀ ਆਪਣੀਆਂ ਉਹਨਾਂ ਦਿਵਯ ਸ੍ਰੇਸ਼ਟਤਾਵਾਂ ਨੂੰ ਪੂਰੀ ਤਰ੍ਹਾਂ ਲੇਸ਼ ਮਾਤਰ ਵੀ ਬਾਕੀ ਨਾ ਛੱਡ ਕੇ ਕਹਿਣ ਵਿੱਚ ਸਮਰਥ ਹੋ ਜਿਨ੍ਹਾਂ ਸ੍ਰੇਸ਼ਟਤਾਵਾਂ ਰਾਹੀਂ ਆਪ ਇਹਨਾਂ ਸਾਰੇ ਲੋਕਾਂ ਨੂੰ ਵਿਆਪਤ ਕਰਕੇ ਸਥਿਤ ਹੋ कथं विद्यामहं योगिन् त्वां सदा परिचिन्तयन् केषु केषु च भावेषु चिन्त्योऽसि भगवन्मया हे ਯੋਗੀ ਮੈਂ ਕਿਸ ਤਰ੍ਹਾਂ ਨਿਰੰਤਰ ਚਿੰਤਨ ਕਰਦਾ ਹੋਇਆ ਆਪ ਨੂੰ ਜਾਣਾ ਅਤੇ हे ਭਗਵਨ ਮੈਂ ਕਿਹੜੇ-ਕਿਹੜੇ ਭਾਵ ਨਾਲ ਆਪ ਦਾ ਸਿਮਰਨ ਕਰਾਂ विस्तरेणात्मनो योगम् विभूतिं च जनार्दन भूयः कथय तृप्तिर्हि शृण्वतो नास्ति मे मृतम् हे ਜਨਾਰਦਨ ਆਪਣੀ ਯੋਗ ਸ਼ਕਤੀ ਨੂੰ ਅਤੇ ਯੋਗ ਦੀ ਵਿਭੂਤੀ ਨੂੰ ਫਿਰ ਤੋਂ ਵਿਸਤਾਰ ਨਾਲ ਦੱਸੋ ਸੰਖੇਪ ਵਿੱਚ ਤਾਂ ਇਸੇ ਅਧਿਆਇ ਦੇ ਸ਼ੁਰੂ ਵਿੱਚ ਹੀ ਕਿਹਾ ਹੈ ਫਿਰ ਕਹੋ ਕਿਉਂਕਿ ਅੰਮ੍ਰਿਤ ਤੱਤ ਨੂੰ ਦੱਸਣ ਵਾਲੇ ਇਹਨਾਂ ਵਚਨਾਂ ਨੂੰ ਸੁਣ ਸੁਣ ਕੇ ਵੀ ਮੇਰੀ ਤ੍ਰਿਪਤੀ ਨਹੀਂ ਹੁੰਦੀ RAM ਚਰਿਤ ਜੇ ਸੁਨਤ ਅਧਾਹੀ ਰਸ ਵਿਸ਼ੇਸ਼ ਜਾਣਾ ਤਿਨ ਨਾਹੀ ਜਦ ਤੱਕ ਪ੍ਰਵੇਸ਼ ਨਹੀਂ ਮਿਲ ਜਾਂਦਾ ਤਦ ਤੱਕ ਉਸ ਅੰਮ੍ਰਿਤ ਤਤ ਨੂੰ ਜਾਣਨ ਦੀ ਪਿਪਾਸਾ ਬਣੀ ਰਹਿੰਦੀ ਹੈ ਜੇ ਪ੍ਰਵੇਸ਼ ਤੋਂ ਪਹਿਲਾਂ ਰਸਤੇ ਵਿੱਚ ਹੀ ਕੋਈ ਇਹ ਸੋਚ ਕੇ ਬਹਿ ਗਿਆ ਕਿ ਬਹੁਤ ਜਾਣ ਲਿਆ ਤਾਂ ਉਸਨੇ ਨਹੀਂ ਜਾਣਿਆ ਸਿੱਧ ਹੈ ਕਿ ਉਸ ਦਾ ਰਸਤਾ ਬੰਦ ਹੋਣਾ ਚਾਹੁੰਦਾ ਹੈ ਇਸ ਲਈ ਸਾਧਕ ਨੂੰ ਪੂਰਨਤਾ ਕਾਲ ਤੱਕ ਇਸ਼ਟ ਦੇ ਮਾਰਗਦਰਸ਼ਨ ਨੂੰ ਪਕੜ ਕੇ ਰਹਿਣਾ ਚਾਹੀਦਾ ਹੈ ਅਤੇ ਉਸ ਨੂੰ ਆਚਰਣ ਵਿੱਚ ਢਾਲਣਾ ਚਾਹੀਦਾ ਹੈ ਅਰਜੁਨ ਦੀ ਇਸ ਜਿਗਿਆਸਾ ਉਤੇ ਯੋਗੇਸ਼ਰ ਸ਼੍ਰੀ ਕ੍ਰਿਸ਼ਨ ਨੇ ਕਿਹਾ ਸ਼੍ਰੀ ਭਗਵਾਨ ਉਵਾਚ हन्त ते कथयिष्यामि दिव्याह्यात्मविभूतयः प्राधान्यतः कुरु श्रेष्ठ नास्त्यन्तो विस्तरस्य मे ਕੁਰੂ ਸ੍ਰੇਸ਼ਟ ਅਰਜੁਨ ਹੁਣ ਮੈਂ ਆਪਣੀਆਂ ਦਿਵਯ ਵਿਭੂਤੀਆਂ ਨੂੰ ਉਹਨਾਂ ਵਿੱਚੋਂ ਪ੍ਰਮੁੱਖ ਵਿਭੂਤੀਆਂ ਨੂੰ ਤੇਰੇ ਲਈ ਦੱਸਾਂਗਾ ਕਿਉਂਕਿ ਮੇਰੀਆਂ ਵਿਭੂਤੀਆਂ ਦੇ ਵਿਸਤਾਰ ਦਾ ਅੰਤ ਨਹੀਂ ਹੈ अहमात्मा गुडाकेश सर्वभूताशयस्थितः अहमादिश्च मध्यं च भूतानामन्त एव च ਅਰਜੁਨ ਮੈਂ ਸਾਰੇ ਭੂਤਾਂ ਦੇ ਹਿਰਦੇ ਵਿੱਚ ਸਥਿਤ ਸਭ ਦੀ ਆਤਮਾ ਹਾਂ ਅਤੇ ਸਾਰੇ ਭੂਤਾਂ ਦਾ ਆਦੀ ਮੱਧ ਅਤੇ ਅੰਤ ਵੀ ਮੈਂ ਹੀ ਹਾਂ ਅਰਥਾਤ ਜਨਮ ਮਰਨ ਤੇ ਜੀਵਨ ਵੀ ਮੈਂ ਹੀ ਹਾਂ आदित्यानामहं विष्णुः ज्योतिषां रविरंशुमान् मरीचिर्मरुतामस्मि नक्षत्राणामहं शशि ਮੈਂ ਅਦਿਤੀ ਦੇ 12 ਪੁੱਤਰਾਂ ਵਿੱਚ ਵਿਸ਼ਨੂੰ ਅਤੇ ਜਯੋਤੀਆਂ ਵਿੱਚ ਸੂਰਜ ਹਾਂ ਵਾਯੂ ਦੇ ਭੇਦਾਂ ਵਿੱਚ ਮੈਂ ਮਾਰੀਚ ਨਾਮਕ ਵਾਯੂ ਅਤੇ ਗ੍ਰਹਿ ਨਕਸ਼ਤਰਾਂ ਵਿੱਚ ਚੰ드ਰਮਾ ਹਾਂ वेदानां सामवेदोऽस्मि देवानामस्मि वासवः इन्द्रियाणां मनश्चास्मि भूतानामस्मि चेतना ਵੇਦਾਂ ਵਿੱਚ ਮੈਂ ਸਾਮਵੇਦ ਅਰਥਾਤ ਸੰਪੂਰਨ ਸਮਤਵ ਦਿਉਣ ਵਾਲਾ ਗਾਇਨ ਹਾਂ ਦੇਵਾਂ ਵਿੱਚ ਮੈਂ ਉਹਨਾਂ ਦਾ ਆਦੀਪਤੀ ਇੰਦਰ ਹਾਂ ਅਤੇ ਇੰਦਰੀਆਂ ਵਿੱਚ ਮਨ ਹਾਂ ਕਿਉਂਕਿ ਮਨ ਦੇ ਨਿਯੰਤਰਣ ਨਾਲ ਹੀ ਮੈਂ ਜਾਣਿਆ ਜਾਂਦਾ ਹਾਂ ਅਤੇ ਪ੍ਰਾਣੀਆਂ ਵਿੱਚ ਮੈਂ ਉਹਨਾਂ ਦੀ ਚੇਤਨਾ ਹਾਂ रुद्राणां शङ्करश्चास्मि वित्तेषो यक्षरक्षसाम् वसूनां पावकश्चास्मि मेरुः शिखरिणामहम् 11 ਰੁਦਰਾਂ ਵਿੱਚ ਮੈਂ ਸ਼ੰਕਰ ਹਾਂ ਸ਼ੰਕ ਅਰ ਅਰਥਾਤ ਸ਼ੰਕਾਵਾਂ ਤੋਂ ਪਰੇ ਵਾਲੀ ਅਵਸਥਾ ਵਿੱਚ ਹਾਂ ਯਕਸ਼ ਅਤੇ ਰਾਖਸ਼ਾਂ ਵਿੱਚ ਮੈਂ ਧਨ ਦਾ ਸੁਆਮੀ ਕੁਬੇਰ ਹਾਂ ਅੱਠ ਵਸਤੂਆਂ ਵਿੱਚ ਮੈਂ ਅਗਨੀ ਅਤੇ ਸ਼ੇਖਰ ਵਾਲਿਆਂ ਵਿੱਚ ਸੁਮੇਰ ਅਰਥਾਤ ਸ਼ੁਭਾਂ ਦਾ ਮੇਲ ਮੈਂ ਹਾਂ ਉਹੀ ਪਰਮਾਤਮਾ ਸਭ ਤੋਂ ਉੱਚਾ ਸ਼ਿਖਰ ਹੈ ਨਾ ਕਿ ਕੋਈ ਪਹਾੜ ਦਰਸਲ ਇਹ ਸਭ ਯੋਗ ਸਾਧਨਾ ਦੇ ਪ੍ਰਤੀਕ ਹਨ ਯੋਗਿਕ ਸ਼ਬਦ ਹਨ पुरोधसाञ्च मुख्यं मा विद्धि पार्थ बृहस्पतिम् सेनानीनामहं स्कन्दः सरसामस्मि सागरः ਪੁਰ ਅਰਥਾਤ ਨਗਰੀ ਪਿੰਡ ਜਾਂ ਸ਼ਹਿਰ ਦੀ ਰੱਖਿਆ ਕਰਨ ਵਾਲੇ ਪੁਰੋਹਿਤਾਂ ਵਿੱਚੋਂ ਮੈਨੂੰ ਬ੍ਰਹਸਪਤੀ ਹੀ ਜਾਣ ਜਿਸ ਰਾਹੀਂ ਦੇਵੀ ਸੰਪਤੀ ਦਾ ਸੰਚਾਰ ਹੁੰਦਾ ਹੈ ਅਤੇ हे ਭਾਰਤ ਸੈਨਾਪਤੀਆਂ ਵਿੱਚ ਮੈਂ ਸੁਆਮੀ ਕਾਰਤਿਕੇਯ ਹਾਂ ਕਰਮ ਦਾ ਤਿਆਗ ਹੀ ਕਾਰਤਿਕ ਹੈ ਜਿਸ ਨਾਲ ਚਲ ਅਚਲ ਦਾ ਸੰਖਾਰ ਪਰਲੇ ਅਤੇ ਇਸ਼ਟ ਦੀ ਪ੍ਰਾਪਤੀ ਹੁੰਦੀ ਹੈ ਜਲਾਸ਼ਿਆਂ ਵਿੱਚ ਮੈਂ ਸਮੁੰਦਰ ਹਾਂ ਮਹਰਸ਼ੀਣਾਮ ਭਿਗੁਰਹਮ गिरामस्म्येकमक्षरम् यज्ञानां जपयज्ञोऽस्मि स्थावराणां हिमालयः ਮਹਾਰਿਸ਼ੀਆਂ ਵਿੱਚ ਮੈਂ ਭ੍ਰਿਗੂ ਹਾਂ ਅਤੇ ਵਾਣੀ ਵਿੱਚ ਇੱਕ ਅੱਖਰ ਓਮਕਾਰ ਹਾਂ ਜੋ ਉਸ ਬ੍ਰਹਮ ਦਾ ਪ੍ਰਤੀਕ ਹੈ ਸਾਰੇ ਯੱਗਾਂ ਵਿੱਚ ਮੈਂ ਜਪ ਯੱਗ ਹਾਂ ਯਗ ਪਰਮੇਸ਼ਵਰ ਵਿੱਚ ਪ੍ਰਵੇਸ਼ ਦਿਉਣ ਵਾਲੀ ਆਰਾਧਨਾ ਦੀ ਵਿਧੀ ਵਿਸ਼ੇਸ਼ ਹੈ ਜਿਸ ਦਾ ਸਾਰਾਂਸ਼ ਹੈ ਸਵਰੂਪ ਦਾ ਸਿਮਰਨ ਅਤੇ ਨਾਮ ਦਾ ਜਾਪ ਦੋ ਵਾਣੀਆਂ ਦੇ ਪਾਰ ਹੋ ਜਾਣ ਤੇ ਨਾਮ ਜਦੋਂ ਯਗ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਤਾਂ ਵਾਣੀ ਨਾਲ ਨਹੀਂ ਜਪਿਆ ਜਾਂਦਾ ਨਾ ਚਿੰਤਨ ਨਾਲ ਨਾ ਕੰਠ ਨਾਲ ਸਗੋਂ ਉਹ ਸਵਾਸ ਵਿੱਚ ਜਾਗਰਿਤ ਹੋ ਜਾਂਦਾ ਹੈ ਕੇਵਲ ਸੁਰਤ ਨੂੰ ਸਵਾਸ ਦੇ ਨਾਲ ਲਗਾ ਕੇ ਇਕਾਗਰ ਮਨ ਨਾਲ ਚਲਾਣਾ ਮਾਤਰ ਪੈਂਦਾ ਹੈ ਯਗ ਦੀ ਸ਼੍ਰੇਣੀ ਵਾਲੇ ਨਾਮ ਦਾ ਉਤਾਰ ਚੜਾਵ ਸਵਾਸ ਉੱਤੇ ਨਿਰਭਰ ਹੈ ਇਹ ਕਿਰਿਆਤਮਕ ਹੈ ਸਥਿਰ ਰਹਿਣ ਵਾਲਿਆਂ ਵਿੱਚ ਮੈਂ ਹਿਮਾਲਿਆ ਹਾਂ ਜੋ ਸ਼ੀਤਲ ਸਮ ਅਤੇ ਅਚਲ ਇੱਕਮਾਤਰ ਪਰਮਾਤਮਾ ਦਾ ਰੂਪ ਹੈ ਜਦ ਪਰਲੈ ਹੋਈ ਤਾਂ ਮਨੂ ਨੇ ਉਸੇ ਸ਼ਿਖਰ ਦਾ ਆਸਰਾ ਲਿਆ ਅਚਲ ਸਮ ਅਤੇ ਸ਼ਾਂਤ ਬ੍ਰਹਮ ਲਈ ਪਰਲੇ ਨਹੀਂ ਹੁੰਦੀ ਉਸ ਬ੍ਰਹਮ ਦੀ ਪਕੜ ਮੈਂ ਹਾਂ अश्वत्थः सर्ववृक्षाणां देवर्षीणां च नारदः गन्धर्वाणां चित्ररथः सिद्धानां कपिलो मुनिः ਸਾਰੇ ਵ੍ਰਿਕਸ਼ਾਂ ਵਿੱਚ ਮੈਂ ਅਸ਼ਵਥ ਹਾਂ ਅਸ਼ਵ ਕੱਲ ਤੱਕ ਵੀ ਜਿਸ ਦੀ ਰਹਿਣ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਐਸਾ ਉੱਪਰ ਪਰਮਾਤਮਾ ਜਿਸ ਦਾ ਮੂਲ ਹੈ ਹੇਠਾਂ ਪ੍ਰਕਿਰਤੀ ਜਿਸ ਦੀਆਂ ਸ਼ਾਖਾਵਾਂ ਹਨ ਐਸਾ ਸੰਸਾਰ ਰੂਪੀ ਇੱਕ ਬ੍ਰਿਖਸ਼ ਹੈ ਜਿਸ ਨੂੰ ਪਿੱਪਲ ਆਖਿਆ ਗਿਆ ਹੈ ਆਮ ਪਿੱਪਲ ਦਾ ਬ੍ਰਿਖ ਨਹੀਂ ਕਿ ਪੂਜਾ ਕਰਨ ਲੱਗੋ ਇਸ ਤੇ ਕਹਿੰਦੇ ਹਨ ਕਿ ਉਹ ਮੈਂ ਹਾਂ ਅਤੇ ਦੇਵ ਰਿਸ਼ੀਆਂ ਵਿੱਚ ਮੈਂ ਨਾਰਦ ਹਾਂ ਨਾਦ ਰੰਧਰ ਸ ਨਾਰਦ ਅਰਥਾਤ ਦੇਵੀ ਸੰਪਤੀ ਇਤਨੀ ਸੂਖਸ਼ਮ ਹੋ ਗਈ ਕਿ ਸਵਰ ਵਿੱਚ ਉੱਠਣ ਵਾਲੀ ਧੁਨੀ ਅਰਥਾਤ ਨਾਦ ਪਕੜ ਵਿੱਚ ਆ ਜਾਵੇ ਕੰਧਰਵਾ ਵਿੱਚ ਮੈਂ ਚਿਤ੍ਰਾਰਥ ਹਾਂ ਅਰਥਾਤ ਗਾਇਨ ਕਰਨ ਵਾਲਿਆਂ ਪ੍ਰਵ੍ਰਿਤੀਆਂ ਵਿੱਚ ਜਦੋਂ ਸਵਰੂਪ ਚਿਤ੍ਰਿਤ ਹੋਣ ਲੱਗੇ ਉਹ ਅਵਸਥਾ ਵਿਸ਼ੇਸ਼ ਮੈਂ ਹਾਂ ਸਿੱਧਾਂ ਵਿੱਚ ਮੈਂ ਕਪਿਲ ਮੁਨੀ ਹਾਂ ਕਾਇਆ ਹੀ ਕਪਿਲ ਹੈ ਇਸ ਵਿੱਚ ਜਦੋਂ ਲੋ ਲੱਗ ਜਾਵੇ ਉਸ ਈਸ਼ਵਰੀ ਸੰਚਾਰ ਦੀ ਅਵਸਥਾ ਮੈਂ ਹਾਂ उच्चैः श्रवसमश्वाना विद्धि माममृतोद्भवम् ऐरावतं गजेन्द्राणां ਨਰਾਣਾਂ ਚ ਨਰਾਧਿਪੰ ਘੋੜਿਆਂ ਵਿੱਚ ਮੈਂ ਅੰਮ੍ਰਿਤ ਤੋਂ ਪੈਦਾ ਹੋਣ ਵਾਲਾ ਉੱਚੇ ਸ਼ਰਵਾ ਨਾਮਕ ਘੋੜਾ ਹਾਂ ਦੁਨੀਆ ਵਿੱਚ ਹਰ ਚੀਜ਼ ਨਾਸ਼ਵਾਨ ਹੈ ਆਤਮਾ ਹੀ ਅਜਰ ਅਮਰ ਅੰਮ੍ਰਿਤ ਸਰੂਪ ਹੈ ਇਸ ਅੰਮ੍ਰਿਤ ਸਰੂਪ ਨਾਲ ਜਿਸ ਦਾ ਸੰਚਾਰ ਹੈ ਉਹ ਘੋੜਾ ਮੈਂ ਹਾਂ ਘੋੜਾ ਗਤੀ ਜਾਂ ਰਫ਼ਤਾਰ ਦਾ ਪ੍ਰਤੀਕ ਹੈ ਆਤਮ ਤਤ ਨੂੰ ਗ੍ਰਹਿਣ ਕਰਨ ਵਿੱਚ ਮਨ ਜਦ ਉਸ ਪਾਸੇ ਗਤੀ ਪਕੜਦਾ ਹੈ ਕੋੜਾ ਹੈ ਐਸੀ ਗਤੀ ਮੈਂ ਹਾਂ ਹਾਥੀਆਂ ਵਿੱਚ ਐਰਾਵਤ ਨਾਮਕ ਹਾਥੀ ਮੈਂ ਹਾਂ ਮਨੁੱਖਾਂ ਵਿੱਚ ਰਾਜਾ ਮੈਨੂੰ ਜਾਣ ਦਰਸਲ ਮਹਾਪੁਰਸ਼ ਹੀ ਰਾਜਾ ਹੈ ਜਿਸ ਦੇ ਕੋਲ ਅਭਾਵ ਨਹੀਂ ਹੈ वज्रम् धेनूनामस्मि कामधु प्रजनश्चास्मि कन्दर्पः सर्पाणामस्मि वासुकिः शस्त्रां विच मैं वज्र हां गौआ विच कामधेनु हां कामधेनु कोई ऐसी गऊ नहीं है ਜੋ ਦੁੱਧ ਦੀ ਜਗ੍ਹਾ ਤੇ ਮਨ ਚਾਹਾ ਭੋਜਨ ਵਿਅੰਜਨ ਪਰੋਸਦੀ ਹੋਵੇ ਰਿਸ਼ੀਆਂ ਵਿੱਚ ਵਸਿਸ਼ਟ ਦੇ ਕੋਲ ਕਾਮਧੇਨੂ ਸੀ ਦਰਸਲ ਗਉ ਅਰਥਾਤ ਗਊ ਇੰਦਰੀਆਂ ਨੂੰ ਕਹਿੰਦੇ ਹਨ ਇੰਦਰੀਆਂ ਦਾ ਸੰਯਮਿਤ ਹੋਣਾ ਇਸ਼ਟ ਨੂੰ ਬਸ ਵਿੱਚ ਰੱਖਣ ਵਾਲੇ ਦਾ ਗੁਣ ਹੈ ਜਿਸ ਦੀਆਂ ਇੰਦਰੀਆਂ ਈਸ਼ਵਰ ਦੇ ਅਨੁਰੂਪ ਸਥਿਰ ਹੋ ਜਾਂਦੀਆਂ ਹਨ ਉਸ ਦੇ ਲਈ ਉਸੇ ਦੀਆਂ ਇੰਦਰੀਆਂ ਕਾਮਧੇਨੂ ਬਣ ਜਾਂਦੀਆਂ ਹਨ ਫੇਰ ਤਾਂ ਜੋ ਇੱਛਾ ਕਰਹੂ ਮਨਮਾਹੀ ਹਰੀ ਪ੍ਰਸ਼ਾਦ ਕਛੁ ਦੁਰਲਭ ਨਾਹੀ ਉਸ ਦੇ ਲਈ ਕੁਝ ਵੀ ਦੁਰਲਭ ਨਹੀਂ ਰਹਿੰਦਾ ਪਰ ਜਨਨ ਕਰਨ ਵਾਲਿਆਂ ਵਿੱਚ ਮੈਂ ਨਵੀਆਂ ਸਥਿਤੀਆਂ ਨੂੰ ਪ੍ਰਗਟ ਕਰਨ ਵਾਲਾ ਹਾਂ ਪਰ ਜਨਨ ਯਾਨੀ ਇੱਕ ਤਾਂ ਔਲਾਦ ਪੈਦਾ ਕੀਤੀ ਜਾਂਦੀ ਹੈ ਚਲ ਅਚਲ ਵਿੱਚ ਰਾਤ ਦਿਨ ਇਹ ਪੈਦਾਇਸ਼ ਲੱਗੀ ਹੋਈ ਹੈ ਚੂਹੇ ਬਿੱਲੀਆਂ ਮੱਛਰ ਮੱਖੀਆਂ ਰਾਤ ਦਿਨ ਇਹ ਕਰਦੇ ਹਨ ਪਰ ਐਸਾ ਨਹੀਂ ਬਲਕਿ ਇੱਕ ਸਥਿਤੀ ਤੋਂ ਦੂਜੀ ਸਥਿਤੀ ਇਸ ਤਰ੍ਹਾਂ ਬਿਰਤੀਆਂ ਦਾ ਪਰਿਵਰਤਨ ਹੁੰਦਾ ਹੈ ਉਹ ਪਰਿਵਰਤਿਤ ਸਵਰੂਪ ਮੈਂ ਹਾਂ ਸੱਪਾਂ ਵਿੱਚ ਮੈਂ ਵਾਸੁਕੀ ਹਾਂ अनन्तश्चास्मि पितॄणामर्यमा चास्मि यमः संयमतामहम् ਨਾਗਾਂ ਵਿੱਚ ਮੈਂ ਅਨੰਤ ਅਰਥਾਤ ਸ਼ੇਸ਼ਨਾਗ ਹਾਂ ਵੈਸੇ ਇਹ ਕੋਈ ਸਰਪ ਨਹੀਂ ਹੈ ਗੀਤਾ ਦੀ ਸਮਕਾਲੀਨ ਪੁਸਤਕ ਸ਼੍ਰੀਮਦ ਭਗਵਤ ਵਿੱਚ ਇਸ ਦੇ ਰੂਪ ਦੀ ਚਰਚਾ ਹੈ ਕਿ ਇਸ ਪ੍ਰithvi ਤੋਂ 30000 ਯੋਜਨ ਦੂਰ ਇਹ ਉਸ ਪਰਮਾਤਮਾ ਦੀ ਵੈਸ਼ਨਵੀ ਸ਼ਕਤੀ ਹੈ ਜਿਸ ਦੇ ਸਿਰ ਉੱਤੇ ਇਹ ਪ੍ਰithvi ਰਾਈ ਦੇ ਦਾਣੇ ਵਾਂਗ ਭਾਰ ਰਹਿਤ ਟਿਕੀ ਹੋਈ ਹੈ ਉਸ ਯੁੱਗ ਵਿੱਚ ਯੋਜਨ ਦਾ ਪੈਮਾਨਾ ਜਾਂ ਮਾਪ ਚਾਹੇ ਜੋ ਵੀ ਰਿਹਾ ਹੋਵੇ ਫਿਰ ਵੀ ਇਹ ਕਾਫੀ ਦੂਰ ਹੈ ਦਰਸਲ ਇਹ ਆਕਰਸ਼ਣ ਸ਼ਕਤੀ ਦਾ ਚਿੱਤਰਣ ਹੈ ਜਿਸ ਨੂੰ ਵਿਗਿਆਨਿਕਾਂ ਨੇ ਈਥਰ ਕਿਹਾ ਹੈ ਗ੍ਰਹਿ ਉਪਗ੍ਰਹਿ ਸਾਰੇ ਉਸੇ ਦੇ ਆਧਾਰ ਤੇ ਟਿਕੇ ਹੋਏ ਹਨ ਉਸ ਸ਼ੂਨਯ ਜਾਂ ਅੰਤਰਿਕ ਵਿੱਚ ਗ੍ਰਹਾਂ ਦਾ ਕੋਈ ਭਾਰ ਵੀ ਨਹੀਂ ਹੈ ਉਸ ਸ਼ਕਤੀ ਨੇ ਸੱਪ ਦੀ ਕੁੰਡਲੀ ਵਾਂਗ ਸਾਰੇ ਗ੍ਰਹਾਂ ਨੂੰ ਲਪੇਟਿਆ ਹੋਇਆ ਹੈ ਇਹੋ ਹੈ ਉਹ ਅਨੰਤ ਜਿਸ ਰਾਹੀਂ ਪ੍ਰithvi ਧਾਰਨ ਕੀਤੀ ਗਈ ਹੈ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਐਸੀ ਈਸ਼ਵਰੀ ਸ਼ਕਤੀ ਮੈਂ ਹਾਂ ਜਲਚਰਾਂ ਵਿੱਚ ਉਹਨਾਂ ਦਾ ਰਾਜਾ ਵਰੁਣ ਹਾਂ ਅਤੇ ਪਿਤਰਾਂ ਵਿੱਚ ਅਰਯਮਾ ਹਾਂ ਅਹਿੰਸਾ ਸत्य ਅਸਤੇ ਬ੍ਰਹਮਚਰਯ ਅਤੇ ਅਪਰਿਗ੍ਰਹੀ ਪੰਜ ਯਮ ਹਨ ਇਹਨਾਂ ਦੇ ਪਾਲਨ ਵਿੱਚ ਆਉਣ ਵਾਲੇ ਵਿਕਾਰਾਂ ਨੂੰ ਕਟਣਾ ਅਰਹ ਹੈ ਵਿਕਾਰਾਂ ਦੇ ਸ਼ਮਨ ਨਾਲ ਪਿਤਰ ਅਰਥਾਤ ਪੂਤ ਸੰਸਕਾਰ ਤ੍ਰਿਪਤ ਹੁੰਦੇ ਹਨ ਨਿਸਤਾਰਾ ਕਰ ਦਿੰਦੇ ਹਨ ਸ਼ਾਸਨ ਕਰਨ ਵਾਲਿਆਂ ਵਿੱਚ ਮੈਂ ਯਮਰਾਜ ਹਾਂ ਅਰਥਾਤ ਉਪਰੋਕਤ ਯਮਾ ਦਾ ਨਿਯਾਮਕ ਹਾਂ प्रह्लादश्चास्मि दैत्यानां कालः कलयतामहम् मृगाणां च मृगेन्द्रोऽहम् वैनतेयश्च पक्षिणाम् ਮੈਂ ਦੈਤਿਆਂ ਵਿੱਚ ਪ੍ਰਲਾਦ ਹਾਂ ਪ੍ਰੇਮ ਹੀ ਪ੍ਰਲਾਦ ਹੈ ਪਰ ਅਹਲਾਦ ਪਰ ਯਾਨੀ ਪਰਮੇਸ਼ਵਰ ਅਹਲਾਦ ਯਾਨੀ ਪ੍ਰੇਮ ਜਾਂ ਖੁਸ਼ੀ ਅਸੁਰੀ ਸੰਪਤੀ ਵਿੱਚ ਰਹਿੰਦੇ ਹੋਏ ਈਸ਼ਵਰ ਲਈ ਆਕਰਸ਼ਣ ਵਿਆਕੁਲਤਾ ਆਰੰਭ ਹੁੰਦੀ ਹੈ ਜਿਸ ਨਾਲ ਪਰਮ ਪ੍ਰਭੂ ਦਾ ਮਾਰਗ ਦਰਸ਼ਨ ਮਿਲਦਾ ਹੈ ਐਸਾ ਪ੍ਰੇਮ ਮੈਂ ਹਾਂ ਗਿਣਤੀ ਕਰਨ ਵਾਲਿਆਂ ਵਿੱਚ ਮੈਂ ਸਮਾ ਹਾਂ 1 2 3 4 ਐਸੀ ਗਿਣਤੀ ਜਾਂ ਪਲ ਘੜੀ ਦਿਨ ਪੱਖ ਮਹੀਨਾ ਆਦਿ ਨਹੀਂ ਬਲਕਿ ਈਸ਼ਵਰ ਦੇ ਚਿੰਤਨ ਵਿੱਚ ਲੱਗਿਆ ਸਮਾਂ ਮੈਂ ਹਾਂ ਇੱਥੇ ਤੱਕ ਕਿ ਜਾਗਤ ਮੈਂ ਸੁਮਿਰਨ ਕਰੇ ਸੋਵਤ ਮੈਂ ਲਬ ਲਾਈ ਨਿਰੰਤਰ ਚਿੰਤਨ ਰੂਪੀ ਸਮਾ ਮੈਂ ਹਾਂ ਪਸ਼ੂਆਂ ਵਿੱਚ ਮ੍ਰਿਗਰਾਜ ਯੋਗੀ ਵੀ ਮ੍ਰਿ ਗ ਅਰਥਾਤ ਯੋਗ ਰੂਪੀ ਜੰਗਲ ਵਿੱਚ ਗਮਨ ਕਰਨ ਵਾਲਾ ਹੈ ਅਤੇ ਪਕਸ਼ੀਆਂ ਵਿੱਚ ਗਰੁੜ ਮੈਂ ਹਾਂ ਗਿਆਨ ਹੀ ਗਰੁੜ ਹੈ ਜਦ ਈਸ਼ਵਰੀ ਅਨੁਭੂਤੀ ਆਉਣ ਲੱਗਦੀ ਹੈ ਤਾਂ ਇਹੋ ਮਨ ਆਪਣੇ ਆਰਾਧ ਦੀ ਸਵਾਰੀ ਬਣ ਜਾਂਦਾ ਹੈ ਅਤੇ ਜਦ ਇਹੋ ਮਨ ਸ਼ੰਸ਼ਾ ਨਾਲ ਭਰਿਆ ਹੈ ਤਾਂ ਸਰਪ ਹੁੰਦਾ ਹੈ ਡਸਦਾ ਰਹਿੰਦਾ ਹੈ ਯੋਨੀਆਂ ਵਿੱਚ ਸੁੱਟਦਾ ਰਹਿੰਦਾ ਹੈ ਗਰੁੜ ਵਿਸ਼ਨੂੰ ਦੀ ਸਵਾਰੀ ਹੈ ਜੋ ਸੱਤਾ ਵਿਸ਼ਵ ਵਿੱਚ ਅਣੂ ਰੂਪ ਨਾਲ ਸੰਚਾਰਿਤ ਹੈ ਗਿਆਨ ਯੁਕਤ ਮਨ ਉਸ ਨੂੰ ਆਪਣੇ ਵਿੱਚ ਧਾਰਨ ਕਰਦਾ ਹੈ ਉਸ ਦਾ ਵਾਹਕ ਬਣਦਾ ਹੈ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਇਸ਼ਟ ਨੂੰ ਧਾਰਨ ਕਰਨ ਵਾਲਾ ਮਨ ਮੈਂ ਹਾਂ पवनः पवतामस्मि रामः शस्त्रभृतामहम् झषाणां मकरश्चास्मि स्रोतसामस्मि जाह्नवी ਪਵਿੱਤਰ ਕਰਨ ਵਾਲਿਆਂ ਵਿੱਚ ਮੈਂ ਵਾਯੂ ਹਾਂ ਸ਼ਸਤਰ ਧਾਰੀਆਂ ਵਿੱਚ RAM ਹਾਂ ਰਵੰਤੀ ਯੋਗੀ ਨ ਯਸਮਿਨ ਸ ਰਾਮਾ ਯੋਗੀ ਕਿਸ ਵਿੱਚ ਰਮਣ ਕਰਦੇ ਹਨ ਅਨੁਭਵ ਵਿੱਚ ਈਸ਼ਵਰ ਇਸ ਰੂਪ ਨਾਲ ਜੋ ਨਿਰਦੇਸ਼ ਦਿੰਦਾ ਹੈ ਯੋਗੀ ਉਸ ਵਿੱਚ ਰਮਨ ਕਰਦੇ ਹਨ ਉਸ ਜਾਗ੍ਰਿਤੀ ਦਾ ਨਾਮ RAM ਹੈ ਅਤੇ ਉਹ ਜਾਗ੍ਰਿਤੀ ਮੈਂ ਹਾਂ ਮੱਛੀਆਂ ਵਿੱਚ ਮਗਰਮੱਛ ਅਤੇ ਨਦੀਆਂ ਵਿੱਚ ਗੰਗਾ ਮੈਂ ਹਾਂ सर्गाणामादिरन्तश्च मध्यं चैवाहमर्जुन अध्यात्मविद्या विद्यानां वादः प्रवदतामहम् हे ਅਰਜੁਨ ਸ੍ਰਿਸ਼ਟੀਆਂ ਦਾ ਆਦੀ ਮੱਧ ਤੇ ਅੰਤ ਮੈਂ ਹੀ ਹਾਂ ਵਿਦਿਆਵਾਂ ਵਿੱਚ ਅਧਿਆਤਮ ਵਿਦਿਆ ਮੈਂ ਹਾਂ ਜੋ ਆਤਮਾ ਦਾ ਆਧਿਪਤਯ ਦਿਵਾਏ ਉਹ ਵਿਦਿਆ ਮੈਂ ਹਾਂ ਸੰਸਾਰ ਵਿੱਚ ਜ਼ਿਆਦਾਤਰ ਪ੍ਰਾਣੀ ਮਾਇਆ ਦੇ ਆਧਿਪਤ ਵਿੱਚ ਹਨ ਰਾਗ ਦੁੇਸ਼ ਕਾਲ ਕਰਮ ਸਵਾਉ ਅਤੇ ਗੁਣਾ ਤੋਂ ਪ੍ਰੇਰਿਤ ਹਨ ਇਹਨਾਂ ਦੇ ਸ਼ਾਸਨ ਵਿੱਚੋਂ ਕੱਢ ਕੇ ਆਤਮਾ ਦੇ ਸ਼ਾਸਨ ਵਿੱਚ ਲੈ ਜਾਣ ਵਾਲੀ ਵਿਦਿਆ ਮੈਂ ਹਾਂ ਜਿਸ ਨੂੰ ਅਧਿਆਤਮ ਵਿਦਿਆ ਕਹਿੰਦੇ ਹਨ ਪਰਸਪਰ ਹੋਣ ਵਾਲੇ ਵਿਵਾਦਾਂ ਵਿੱਚ ਬ੍ਰਹਮ ਚਰਚਾ ਸੰਬੰਧੀ ਜੋ ਨਿਰਣੇਕਾਰੀ ਹੈ ਐਸੀ ਵਾਰਤਾ ਮੈਂ ਹਾਂ ਬਾਕੀ ਨਿਰਣੇ ਤਾਂ ਨਿਰਣੀਤ ਹੀ ਨਹੀਂ ਹੁੰਦੇ अक्षराणामकारोऽस्मि द्वन्द्वः सामासिकस्य च अहमेवाक्षयः कालो धाताहं विश्वतो मुखः ਮੈਂ ਅਕਸ਼ਰਾਂ ਵਿੱਚ ਆਕਾਰ ਓਮਕਾਰ ਅਤੇ ਸਮਾਸਾਂ ਵਿੱਚ ਦਵੰਦ ਨਾਮਕ ਸਮਾਸ ਹਾਂ ਅਕਸ਼ੇ ਕਾਲ ਮੈਂ ਹਾਂ ਕਾਲ ਸਦਾ ਪਰਿਵਰਤਨਸ਼ੀਲ ਹੈ ਪਰ ਉਹ ਸਮਾਂ ਜੋ ਅਕਸ਼ੈ ਅਜਰ ਅਮਰ ਪਰਮਾਤਮਾ ਵਿੱਚ ਪ੍ਰਵੇਸ਼ ਦਿਉਂਦਾ ਹੈ ਉਹ ਅਵਸਥਾ ਮੈਂ ਹਾਂ ਅਰਥਾਤ ਸਰਬ ਥਾਈ ਵਿਆਪਤ ਸਭ ਨੂੰ ਧਾਰਨ ਪੋਸ਼ਣ ਕਰਨ ਵਾਲਾ ਵੀ ਮੈਂ ਹੀ ਹਾਂ मृत्युः सर्वहरश्चाहम् उद्भवश्च भविष्यताम् कीर्तिः श्रीर्वाक्च नारीणाम् स्मृतिर्मेधा धृतिः क्षमा ਮੈਂ ਸਭ ਦਾ ਨਾਸ਼ ਕਰਨ ਵਾਲੀ ਮੌਤ ਅਤੇ ਅੱਗੇ ਹੋਣ ਵਾਲੀ ਉਤਪਤੀ ਦਾ ਕਾਰਨ ਹਾਂ ਇਸਤਰੀਆਂ ਵਿੱਚ ਮੈਂ ਜਸ ਸ਼ਕਤੀ ਬੋਲਣ ਦੀ ਚਤੁਰਤਾ ਯਾਦ ਸ਼ਕਤੀ ਮੇਧਾ ਅਰਥਾਤ ਬੁੱਧੀ ਤੀਰਜ ਅਤੇ ਖਸ਼ਮਾ ਮੈਂ ਹਾਂ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਦੇ ਅਨੁਸਾਰ ਪੁਰਸ਼ ਦੋ ਹੀ ਪ੍ਰਕਾਰ ਦੇ ਹੁੰਦੇ ਹਨ ਖਰ ਅਤੇ ਅਖਰ ਸਾਰੇ ਭੂਤ ਪ੍ਰਾਣੀਆਂ ਦੀ ਉਤਪਤੀ ਅਤੇ ਵਿਨਾਸ਼ ਵਾਲੇ ਸ਼ਰੀਰ ਖਰ ਪੁਰਸ਼ ਹਨ ਉਹ ਨਰ ਮਾਦਾ ਪੁਰਸ਼ ਜਾਂ ਇਸਤਰੀ ਕੁਝ ਵੀ ਕਹਾਉਣ ਸ਼੍ਰੀ ਕ੍ਰਿਸ਼ਨ ਦੇ ਸ਼ਬਦਾਂ ਵਿੱਚ ਪੁਰਸ਼ ਹੀ ਹਨ ਦੂਜਾ ਹੈ ਅਖਰ ਪੁਰਸ਼ ਜੋ ਉੱਚੀ ਅਵਸਥਾ ਵਾਲੇ ਚਿੱਤ ਦੇ ਸਥਿਰ ਹੋਣ ਦੇ ਸਮੇਂ ਦਿਸਦਾ ਹੈ ਇੱਥੇ ਵੀ ਬੁੱਧੀ ਆਦਿ ਗੁਣ ਇਸਤਰੀਆਂ ਦੇ ਹੀ ਦੱਸੇ ਗਏ ਹਨ ਕਿ ਇਹਨਾਂ ਸੱਤ ਗੁਣਾਂ ਦੀ ਲੋੜ ਪੁਰਸ਼ਾਂ ਲਈ ਨਹੀਂ ਹੈ ਕਿਹੜਾ ਐਸਾ ਪੁਰਸ਼ ਹੈ ਜੋ ਸ਼੍ਰੀਮਾਨ ਕੀਰਤੀਵਾਨ ਚਤੁਰ ਵਕਤਾ ਯਾਦ ਸ਼ਕਤੀ ਵਾਲਾ ਬੁੱਧੀਮਾਨ ਧੀਰਜਬਾਨ ਅਤੇ ਖਸ਼ਮਾਵਾਨ ਨਹੀਂ ਬਣਨਾ ਚਾਹੁੰਦਾ ਬੌਧਿਕ ਪੱਧਰ ਤੇ ਕਮਜ਼ੋਰ ਲੜਕੇ ਵਿੱਚ ਇਨ੍ਹਾਂ ਹੀ ਗੁਣਾਂ ਦਾ ਵਿਕਾਸ ਕਰਨ ਲਈ ਮਾਤਾ-ਪਿਤਾ ਪੜ੍ਹਾਈ ਦੀ ਵੱਖਰੀ ਵਿਵਸਥਾ ਵੀ ਕਰਦੇ ਹਨ ਪਰ ਇੱਥੇ ਕਿਹਾ ਗਿਆ ਹੈ ਕਿ ਇਹ ਲੱਛਣ ਸਿਰਫ ਇਸਤਰੀਆਂ ਵਿੱਚ ਹੁੰਦੇ ਹਨ ਇਸ ਲਈ ਤੁਸੀਂ ਸੋਚ ਕੇ ਵੇਖੋ ਕਿ ਇਸਤਰੀ ਕੌਣ ਹੈ ਦਰਸਲ ਤੁਹਾਡੇ ਹਿਰਦੇ ਦੀ ਪਰਵਿਰਤੀ ਹੀ ਨਾਰੀ ਹੈ ਉਸ ਵਿੱਚ ਇਹਨਾਂ ਗੁਣਾਂ ਦਾ ਸੰਚਾਰ ਹੋਣਾ ਚਾਹੀਦਾ ਹੈ ਇਹਨਾਂ ਗੁਣਾਂ ਨੂੰ ਧਾਰਨ ਕਰਨਾ ਇਸਤਰੀ ਲਿੰਗ ਪੁਲਿੰਗ ਸਭ ਦੇ ਲਈ ਲਾਭਕਾਰੀ ਹੈ बृहत्साम तथा साम्ना गायत्री छन्दसामहम् मासानां मार्गशीर्षोऽहम् ऋतूनां कुसुमाकरः ਗਾਇਨ ਕਰਨ ਯੋਗ ਸ਼ਰੂਤੀਆਂ ਵਿੱਚ ਮੈਂ ਬ੍ਰਿਹਤ ਸਾਮ ਅਰਥਾਤ ਬ੍ਰਿਹਤ ਵਿਆਪਕ ਨਾਲ ਸੰਯੁਕਤ ਸਾਮ ਯਾਨੀ ਸਮਤਵ ਦਿਉਣ ਵਾਲਾ ਗਾਇਨ ਹਾਂ ਛੰਦਾਂ ਛੰਦਾਂ ਵਿੱਚ ਗਾਇਤਰੀ ਛੰਦ ਮੈਂ ਹਾਂ ਗਾਇਤਰੀ ਕੋਈ ਮੰਤਰ ਨਹੀਂ ਹੈ ਜਿਸ ਨੂੰ ਪੜਨ ਨਾਲ ਮੁਕਤੀ ਮਿਲਦੀ ਹੋਵੇ ਸਗੋਂ ਇੱਕ ਸਮਰਪਣਾਤਮਕ ਛੰਦ ਹੈ ਤਿੰਨ ਵਾਰ ਵਿਚਲਿਤ ਹੋਣ ਤੋਂ ਬਾਅਦ ઋષਿ ਵਿਸ਼ਵਾਮਿੱਤਰ ਨੇ ਆਪਣੇ ਆਪ ਨੂੰ ਇਸਤ ਦੇ ਪ੍ਰਤੀ ਸਮਰਪਿਤ ਕਰਦੇ ਹੋਏ ਕਿਹਾ ਓਮ ਭੂਰ ਭਵੈ ਸਵੈ ਤਤਸ ਵਿਤੁਰ ਵਰੇਣਯਮ ਭਰਗੋ ਦੇਵस्य ਧੀਮਹੀ धियो यो न प्रचोदयात ਅਰਥਾਤ हे ਪੂਹ ਭਵ ਅਤੇ ਸਭ ਤਿੰਨਾਂ ਲੋਕਾਂ ਵਿੱਚ ਤਤ ਰੂਪ ਨਾਲ ਵਿਆਪਤ ਦੇਵ ਆਪ ਹੀ ਵਰੇਣਯ ਅਰਥਾਤ ਉਸਤਤ ਵਰਣਨ ਯੋਗ ਹੋ ਸਾਨੂੰ ਐਸੀ ਬੁੱਧੀ ਦਿਓ ਐਸੀ ਪ੍ਰੇਰਣਾ ਕਰੋ ਕਿ ਅਸੀਂ ਲਕਸ਼ ਨੂੰ ਪ੍ਰਾਪਤ ਕਰ ਲਈਏ ਇਹ ਸਿਰਫ ਇੱਕ ਪ੍ਰਾਰਥਨਾ ਹੈ ਸਾਧਕ ਆਪਣੀ ਬੁੱਧੀ ਨਾਲ ਆਸਾਨੀ ਨਾਲ ਨਿਰਣੇ ਨਹੀਂ ਕਰ ਪਾਉਂਦਾ ਕਿ ਮੈਂ ਕਦੋਂ ਸਹੀ ਹਾਂ ਅਤੇ ਕਦੋਂ ਗਲਤ ਉਸ ਦੀ ਇਹ ਸਮਰਪਿਤ ਪ੍ਰਾਰਥਨਾ ਮੈਂ ਹਾਂ ਜਿਸ ਵਿੱਚ ਯਕੀਨਨ ਹੀ ਕਲਿਆਣ ਹੈ ਕਿਉਂਕਿ ਉਹ ਮੇਰੇ ਆਸਰੇ ਹੋਇਆ ਹੈ ਮਹੀਨਿਆਂ ਵਿੱਚ ਮਾਰਗ ਸ਼ੀਰਸ਼ ਕੈਲੰਡਰ ਅਨੁਸਾਰ 9ਵਾਂ ਮਹੀਨਾ ਜਾਂ ਮੱਗਰ ਮੈਂ ਹਾਂ ਜਿਸ ਵਿੱਚ ਸਦਾ ਬਹਾਰ ਹੋਵੇ ਐਸੀ ਰੁੱਤ ਹਿਰਦੇ ਦੀ ਐਸੀ ਅਵਸਥਾ ਵੀ ਮੈਂ ਹੀ ਹਾਂ द्यूतं छलयतामस्मि तेजस्तेजस्विनामहम् जयोऽस्मि व्यवसायोऽस्मि सत्त्वं सत्त्ववतामहम् ਤੇਜਸਵੀ ਪੁਰਸ਼ਾਂ ਦਾ ਤੇਜ ਮੈਂ ਹਾਂ ਜੂਏ ਵਿੱਚ ਛਲ ਕਰਨ ਵਾਲਿਆਂ ਦਾ ਛਲ ਮੈਂ ਹਾਂ ਤਾਂ ਤੇ ਚੰਗਾ ਹੈ ਜੂਆ ਖੇਡੀਏ ਉਸ ਵਿੱਚ ਕਲ ਬਲ ਛਲ ਕਰੀਏ ਉੱਥੇ ਵੀ ਭਗਵਾਨ ਹੈ ਪਰ ਨਹੀਂ ਐਸਾ ਕੁਝ ਨਹੀਂ ਹੈ ਇਹ ਪ੍ਰਕਿਰਤੀ ਹੀ ਇੱਕ ਜੂਆ ਹੈ ਇਹੋ ਠਗਨੀ ਹੈ ਇਸ ਪ੍ਰਕਿਰਤੀ ਦੇ ਦਵੰਦ ਤੋਂ ਨਿਕਲਣ ਲਈ ਦਿਖਾਵਾ ਛੱਡ ਕੇ ਛੁਪਾਅ ਦੇ ਨਾਲ ਗੁਪਤ ਰੂਪ ਨਾਲ ਭਜਨ ਕਰਨਾ ਹੀ ਛਲ ਹੈ ਛਲ ਹੈ ਤਾਂ ਨਹੀਂ ਪਰ ਬਚਾਅ ਲਈ ਜ਼ਰੂਰੀ ਹੈ ਮੂੜ ਬੁੱਧੀ ਵਾਂਗ ਪਾਗਲ ਅੰਨਾ ਬੋਲਾ ਤੇ ਗੁੰਗਾ ਬਣ ਕੇ ਅੰਦਰੋਂ ਜਾਣਦੇ ਹੋਏ ਵੀ ਬਾਹਰੋਂ ਅਣਜਾਣ ਬਣ ਕੇ ਸੁਣਦੇ ਹੋਏ ਵੀ ਨਾ ਸੁਣਨ ਦਾ ਢੋਂਗ ਕਰਕੇ ਵੇਖਦੇ ਹੋਏ ਵੀ ਅਣਦੇਖਾ ਕਰਕੇ ਛੁਪ ਕੇ ਹੀ ਭਜਨ ਕਰਨ ਦਾ ਵਿਧਾਨ ਹੈ ਤਦ ਹੀ ਸਾਧਕ ਪ੍ਰਕਿਰਤੀ ਪੁਰਸ਼ ਦੇ ਜੂਏ ਵਿੱਚੋਂ ਪਾਰ ਪਾਉਂਦਾ ਹੈ ਜਿੱਤਣ ਵਾਲਿਆਂ ਦੀ ਜਿੱਤ ਮੈਂ ਹਾਂ ਅਤੇ ਵਿਵਸਾਈਆਂ ਦਾ ਨਿਸ਼ਚਾ ਅਰਥਾਤ ਜੋ ਅਧਿਆਏ ਦੇ ਸ਼ਲੋਕ 41 ਵਿੱਚ ਕਹਿ ਆਏ ਹਾਂ ਇਸ ਯੋਗ ਵਿੱਚ ਨਿਸ਼ਚਿਆਤਮਕ ਕਿਰਿਆ ਇੱਕ ਹੈ ਬੁੱਧੀ ਇੱਕ ਹੀ ਹੈ ਦਿਸ਼ਾ ਇੱਕੋ ਹੈ ਐਸੀ ਕਿਰਿਆਤਮਕ ਬੁੱਧੀ ਮੈਂ ਹਾਂ ਸਾਤਵਿਕ ਪੁਰਸ਼ਾਂ ਦਾ ਤੇਜ ਅਤੇ ਓਜ ਮੈਂ ਹਾਂ वृष्णीनां वासुदेवोऽस्मि पाण्डवानां धनञ्जयः मुनीनामप्यहं व्यासः कवीनामुशना कवि वृष्णी वंश ਵਿੱਚ ਮੈਂ ਵਾਸੂਦੇਵ ਅਰਥਾਤ ਸਭ ਥਾਈਂ ਵਾਸ ਕਰਨ ਵਾਲਾ ਦੇਵ ਹਾਂ ਪਾਂਡਵਾਂ ਵਿੱਚ ਮੈਂ ਤਨੰਜੇ ਹਾਂ ਪੁੰਨ ਹੀ ਪਾਂਡੂ ਹੈ ਅਤੇ ਆਤਮਿਕ ਸੰਪਤੀ ਹੀ ਸਥਿਰ ਸੰਪਤੀ ਹੈ ਪੁੰਨ ਤੋਂ ਪ੍ਰੇਰਿਤ ਹੋ ਕੇ ਆਤਮਿਕ ਸੰਪਤੀ ਨੂੰ ਅਰਜਿਤ ਕਰਨ ਵਾਲਾ ਧਨੰਜੈ ਮੈਂ ਹਾਂ ਮੁਨੀਆਂ ਦੇ ਵਿੱਚ ਵਿਆਸ ਮੈਂ ਹਾਂ ਪਰਮ ਤਤਵ ਨੂੰ ਵਿਅਕਤ ਕਰਨ ਦੀ ਜਿਸ ਵਿੱਚ ਸਮਰੱਥਾ ਹੈ ਉਹ ਮੁਨੀ ਮੈਂ ਹਾਂ ਕਵੀਆਂ ਵਿੱਚ ਉਸਨਾ ਅਰਥਾਤ ਉਸ ਵਿੱਚ ਪ੍ਰਵੇਸ਼ ਦਿਉਣ ਵਾਲਾ ਕਾਵਿਆਕਾਰ ਮੈਂ ਹਾਂ ਦੰਡੋ ਮਸਮੀ नीतिरस्मि जिगीषताम् मौनं चैवास्मि गुह्यानाम् ज्ञानं ज्ञानवतामहम् ਦਮਨ ਕਰਨ ਵਾਲਿਆਂ ਵਿੱਚ ਦਮਨ ਦੀ ਸ਼ਕਤੀ ਮੈਂ ਹਾਂ ਜਿੱਤਣ ਦੀ ਇੱਛਾ ਵਾਲਿਆਂ ਦੀ ਮੈਂ ਨੀਤੀ ਹਾਂ ਗੁਪਤ ਰੱਖਣ ਯੋਗ ਭਾਵਾਂ ਵਿੱਚ ਮੌਨ ਮੈਂ ਹੀ ਹਾਂ ਅਤੇ ਗਿਆਨਵਾਨਾਂ ਵਿੱਚ ਸਾਖਿਆਤ ਰਾਹੀਂ ਮਿਲਣ ਵਾਲੀ ਜਾਣਕਾਰੀ ਪੂਰਨ ਗਿਆਨ ਮੈਂ ਹਾਂ यच्चापि सर्वभूतानां बीजं तदहमर्जुन न तदस्ति विना यत्स्यान् मया भूतं चराचरम् ਅਰਜੁਨ ਸਾਰਿਆਂ ਭੂਤਾਂ ਦੀ ਉਤਪਤੀ ਦਾ ਕਾਰਨ ਵੀ ਮੈਂ ਹਾਂ ਕਿਉਂਕਿ ਚਲ ਅਚਲ ਐਸਾ ਕੋਈ ਭੂਤ ਨਹੀਂ ਹੈ ਜੋ ਮੇਰੇ ਤੋਂ ਰਹਿਤ ਹੋਵੇ ਮੈਂ ਹਰ ਥਾਂ ਵਿਆਪਤ ਹਾਂ ਸਭ ਮੇਰੇ ਹੀ ਕਾਰਨ ਹਨ नान्तोऽस्ति मम दिव्यानां विभूतीनां परन्तप एष तूद्देशतः प्रोक्तो विभूतेर्विस्तरो मया ਪਰਮ ਤਪ ਅਰਜੁਨ ਮੇਰੀਆਂ ਦਿਵਯ ਵਿਭੂਤੀਆਂ ਅਰਥਾਤ ਅਲੌਕਿਕ ਰੂਪਾਂ ਦਾ ਅੰਤ ਨਹੀਂ ਹੈ ਆਪਣੀਆਂ ਵਿਭੂਤੀਆਂ ਦਾ ਵਿਸਤਾਰ ਤਾਂ ਮੈਂ ਸੰਖੇਪ ਵਿੱਚ ਦੱਸਿਆ ਹੈ ਦਰਸਲ ਉਹ ਅਨੰਤ ਹਨ ਇਸ ਅਧਿਆਏ ਵਿੱਚ ਕੁਝ ਹੀ ਰੂਪਾਂ ਦਾ ਸਪਸ਼ਟੀਕਰਨ ਕੀਤਾ ਗਿਆ ਹੈ ਕਿਉਂਕਿ ਅਗਲੇ ਹੀ ਅਧਿਆਏ ਵਿੱਚ ਅਰਜੁਨ ਇਹਨਾਂ ਸਾਰਿਆਂ ਨੂੰ ਵੇਖਣਾ ਚਾਹੁੰਦਾ ਹੈ ਕਿਉਂਕਿ ਪ੍ਰਤੱਖ ਦਰਸ਼ਨ ਨਾਲ ਹੀ ਰੂਪਾਂ ਦੀ ਸਮਝ ਆਉਂਦੀ ਹੈ ਇੱਥੇ ਵਿਚਾਰਧਾਰਾ ਨੂੰ ਸਮਝਣ ਲਈ ਥੋੜਾ ਜਿਹਾ ਅਰਥ ਦੱਸਿਆ ਗਿਆ यद्यद्विभूतिमत्सत्त्वम् श्रीमदूर्जितमेव वा तत्तदेवावगच्छत्वम् मम तेजोंशसम्भवम् ਜੋ ਜੋ ਵੀ ਪ੍ਰਭੁਤਾਮਈ ਤੇਜਮਈ ਅਤੇ ਸ਼ਕਤੀਮਾਨ ਵਸਤੂਆਂ ਹਨ ਉਹਨਾਂ ਸਭ ਨੂੰ ਤੂੰ ਮੇਰੇ ਤੇਜ ਦੇ ਇੱਕ ਅੰਸ਼ ਮਾਤਰ ਤੋਂ ਪੈਦਾ ਹੋਇਆ ਜਾਣ अथवा बहुनैतेन किं ज्ञातेन तवार्जुन विष्टभ्याहमिदं कृत्स्नम् एकांशेन स्थितो जगत् ਅਥਵਾ ਅਰਜੁਨ ਇਸ ਬਹੁਤ ਜਾਣਨ ਤੋਂ ਤੇਰਾ ਕੀ ਮਤਲਬ ਹੈ ਮੈਂ ਇਸ ਸੰਪੂਰਨ ਜਗਤ ਨੂੰ ਇੱਕ ਅੰਸ਼ ਮਾਤਰ ਨਾਲ ਧਾਰਨ ਕਰਕੇ ਸਥਿਤ ਹਾਂ ਉਪਰੋਕਤ ਵਿਭੂਤੀਆਂ ਦੇ ਦਰਸ਼ਨ ਦਾ ਭਾਵ ਇਹ ਨਹੀਂ ਕਿ ਤੁਸੀਂ ਜਾਂ ਅਰਜੁਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੂਜਣ ਲੱਗੇ ਬਲਕਿ ਸ਼੍ਰੀ ਕ੍ਰਿਸ਼ਨ ਦਾ ਭਾਵ ਸਿਰਫ ਇੰਨਾ ਹੈ ਕਿ ਇਹਨਾਂ ਸਾਰਿਆਂ ਤੋਂ ਸ਼ਰਧਾ ਸਮੇਟ ਕੇ ਸਿਰਫ ਉਸ ਅਵਿਨਾਸ਼ੀ ਪਰਮਾਤਮਾ ਵਿੱਚ ਲਗਾਓ ਇਤਨੇ ਨਾਲ ਹੀ ਉਹਨਾਂ ਦਾ ਮਤਲਬ ਪੂਰਾ ਹੋ ਜਾਂਦਾ ਹੈ ਸਾਰ ਇਸ ਅਧਿਆਏ ਵਿੱਚ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਅਰਜੁਨ ਮੈਂ ਤੈਨੂੰ ਫੇਰ ਉਪਦੇਸ਼ ਕਰਾਂਗਾ ਕਿਉਂਕਿ ਤੂੰ ਮੇਰਾ ਅਤੀ ਪ੍ਰੇਮੀ ਸ਼ਿਸ਼ ਹੈ ਪਹਿਲੇ ਉਹ ਕਹਿ ਚੁੱਕੇ ਹਨ ਫੇਰ ਵੀ ਕਹਿਣ ਜਾ ਰਹੇ ਹਨ ਕਿਉਂਕਿ ਪੂਰਨਤਾ ਕਾਲ ਤੱਕ ਸਤਿਗੁਰੂ ਤੋਂ ਸੁਣਨ ਦੀ ਲੋੜ ਰਹਿੰਦੀ ਹੈ ਮੇਰੀ ਉਤਪਤੀ ਨੂੰ ਨਾ ਦੇਵਤਾ ਅਤੇ ਨਾ ਹੀ ਮਹਾਰਿਸ਼ੀ ਜਾਣਦੇ ਹਨ ਕਿਉਂਕਿ ਮੈਂ ਉਹਨਾਂ ਦਾ ਆਦਿ ਕਾਰਨ ਹਾਂ ਕਿਉਂਕਿ ਅਵਿਅਕਤ ਸਥਿਤੀ ਦੇ ਬਾਅਦ ਦੀ ਸਾਰੀ ਸੰਸਾਰਿਕ ਅਵਸਥਾ ਨੂੰ ਉਹ ਜਾਣਦਾ ਹੈ ਜੋ ਆਪ ਪੂਰਨ ਹੋ ਚੁੱਕਾ ਹੈ ਜੋ ਮੇਰੇ ਅਜਨਮਾ ਅਨਾਦੀ ਸਾਰੇ ਲੋਕਾਂ ਦੇ ਮਹਾਨ ਈਸ਼ਵਰ ਰੂਪ ਨੂੰ ਸਾਖਿਆਤਕਾਰ ਰਾਹੀਂ ਜਾਣਦਾ ਹੈ ਉਹੀ ਗਿਆਨੀ ਹੈ ਬੁੱਧੀ ਗਿਆਨ ਸਜਗਤਾ ਇੰਦਰੀਆਂ ਦਾ ਦਮਨ ਮਨ ਦਾ ਸ਼ਮਨ ਸੰਤੋਖ ਤਪ ਦਾਨ ਅਤੇ ਕੀਰਤੀ ਦੇ ਭਾਵ ਅਰਥਾਤ ਦੇਵੀ ਸੰਪਤੀ ਦੇ ਇਹ ਲਕਸ਼ਣ ਮੇਰੀ ਦੇਣ ਹਨ ਸਤ ਮਹਾਰਿਸ਼ੀ ਅਰਥਾਤ ਯੋਗ ਦੀਆਂ ਸਤ ਭੂਮਿਕਾਵਾਂ ਉਸ ਤੋਂ ਵੀ ਪਹਿਲਾਂ ਹੋਣ ਵਾਲੇ ਉਸ ਦੇ ਅਨੁਰੂਪ ਅੰਤੇ ਕਰਨ ਦੇ ਚਾਰ ਰੂਪ ਅਤੇ ਇਹਨਾਂ ਦੇ ਅਨੁਕੂਲ ਮਨ ਜੋ ਭੂ ਆਪਣਾ ਰਚਨਹਾਰ ਆਪ ਹੈ ਇਹ ਸਭ ਮੇਰੇ ਵਿੱਚ ਭਾਵ ਵਾਲੇ ਲਗਾਉ ਵਾਲੇ ਅਤੇ ਸ਼ਰਧਾ ਵਾਲੇ ਹਨ ਜਿਨ੍ਹਾਂ ਦੀ ਪ੍ਰਜਾ ਸਾਰਾ ਸੰਸਾਰ ਹੈ ਇਹ ਸਭ ਮੇਰੇ ਤੋਂ ਹੀ ਪੈਦਾ ਹਨ ਅਰਥਾਤ ਸਾਧਨਾ ਮਈ ਪ੍ਰਵਰਤੀਆਂ ਮੇਰੀ ਹੀ ਪ੍ਰਜਾ ਹਨ ਇਹਨਾਂ ਦੀ ਉਤਪਤੀ ਆਪੇ ਨਹੀਂ ਗੁਰੂ ਤੋਂ ਹੁੰਦੀ ਹੈ ਜੋ ਉਪਰੋਕਤ ਮੇਰੀਆਂ ਵਿਭੂਤੀਆਂ ਨੂੰ ਸਾਖਿਆਤ ਕਰਕੇ ਜਾਣ ਲੈਂਦਾ ਹੈ ਉਹ ਨਿਰਸੰਦੇਹ ਮੇਰੇ ਵਿੱਚ ਏਕਾ ਭਾਵ ਨਾਲ ਪ੍ਰਵੇਸ਼ ਕਰਨ ਯੋਗ ਹੈ ਅਰਜੁਨ ਮੈਂ ਹੀ ਸਭ ਦੀ ਉਤਪਤੀ ਦਾ ਕਾਰਨ ਹਾਂ ਐਸਾ ਜੋ ਸ਼ਰਧਾ ਨਾਲ ਜਾਣ ਲੈਂਦੇ ਹਨ ਉਹ ਅਨੰਨਯ ਭਾਵ ਨਾਲ ਮੇਰਾ ਚਿੰਤਨ ਕਰਦੇ ਹਨ ਨਿਰੰਤਰ ਮੇਰੇ ਵਿੱਚ ਮਨ ਬੁੱਧੀ ਅਤੇ ਪ੍ਰਾਣ ਨਾਲ ਲੱਗਣ ਵਾਲੇ ਹੁੰਦੇ ਹਨ ਮੇਰਾ ਗੁਣ ਚਿੰਤਨ ਕਰਨ ਵਾਲੇ ਅਤੇ ਮੇਰੇ ਵਿੱਚ ਰਮਣ ਵਾਲੇ ਹੁੰਦੇ ਹਨ ਮੇਰੇ ਨਾਲ ਲੱਗੇ ਹੋਏ ਐਸੇ ਪੁਰਸ਼ਾਂ ਨੂੰ ਮੈਂ ਯੋਗ ਵਿੱਚ ਪ੍ਰਵੇਸ਼ ਕਰਨ ਵਾਲੀ ਬੁੱਧੀ ਦਿੰਦਾ ਹਾਂ ਇਹ ਵੀ ਮੇਰੀ ਹੀ ਦੇਣ ਹੈ ਬੁੱਧੀ ਯੋਗ ਕਿਵੇਂ ਦਿੰਦੇ ਹਨ ਤਾਂ ਕਿਹਾ ਅਰਜੁਨ ਆਤਮ ਭਾਵਸਥ ਉਹਨਾਂ ਦੇ ਆਤਮਾ ਵਿੱਚ ਜਾਗਰਿਤ ਹੋ ਕੇ ਖੜਾ ਹੋ ਜਾਂਦਾ ਹਾਂ ਅਤੇ ਉਹਨਾਂ ਦੇ ਹਿਰਦੇ ਅੰਦਰ ਅਗਿਆਨ ਤੋਂ ਪੈਦਾ ਹਨੇਰੇ ਨੂੰ ਗਿਆਨ ਦੀਪਕ ਨਾਲ ਨਸ਼ਟ ਕਰਦਾ ਹਾਂ ਅਰਜੁਨ ਨੇ ਪ੍ਰਸ਼ਨ ਕੀਤਾ ਕਿ ਭਗਵਨ ਆਪ ਪਰਮ ਪਵਿੱਤਰ ਸਨਾਤਨ ਦਿਵਯ ਅਨਾਦੀ ਅਤੇ ਸਰਵ ਥਾਈ ਵਿਆਪਤ ਹੋ ਐਸਾ ਮਹਾ ਰਿਸ਼ੀ ਗਣ ਕਹਿੰਦੇ ਸਨ ਅਤੇ ਵਰਤਮਾਨ ਵਿੱਚ ਦੇਵ ઋષਿ ਨਾਰਦ ਦੇਵਲ ਵਿਆਸ ਅਤੇ ਤੁਸੀਂ ਆਪ ਵੀ ਕਹਿੰਦੇ ਹੋ ਇਹ ਸੱਚ ਵੀ ਹੈ ਕਿ ਆਪ ਨੂੰ ਨਾ ਦੇਵਤਾ ਜਾਣਦੇ ਹਨ ਨਾ ਦਾਨਵ ਖੁਦ ਆਪ ਤੁਸੀਂ ਜਿਸ ਨੂੰ ਜਨਵਾ ਦਿੰਦੇ ਹੋ ਉਹੀ ਜਾਣ ਸਕਦਾ ਹੈ ਆਪ ਖੁਦ ਹੀ ਆਪਣੀਆਂ ਵਿਭੂਤੀਆਂ ਨੂੰ ਦੱਸਣ ਵਿੱਚ ਸਮਰਥ ਹੋ ਇਸ ਲਈ ਜਨਾਰਦਨ ਆਪ ਆਪਣੀਆਂ ਵਿਭੂਤੀਆਂ ਨੂੰ ਵਿਸਤਾਰ ਨਾਲ ਦੱਸੋ ਪੂਰਨਤਾ ਤੱਕ ਇਸ ਤੋਂ ਸੁਣਦੇ ਰਹਿਣ ਦੀ ਜਿਗਿਆਸਾ ਬਣੀ ਰਹਿਣੀ ਚਾਹੀਦੀ ਹੈ ਤਾਂ ਫਿਰ ਅੱਗੇ ਇਸਤ ਦੇ ਅੰਤਰਾਲ ਵਿੱਚ ਕੀ ਹੈ ਸਾਧਕ ਉਸ ਨੂੰ ਕੀ ਜਾਣੇ ਇਸਤੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਇੱਕ ਇੱਕ ਕਰਕੇ ਆਪਣੀਆਂ 81 ਵਿਭੂਤੀਆਂ ਦੇ ਲਕਸ਼ਣ ਸੰਖੇਪ ਵਿੱਚ ਦੱਸੇ ਜਿਨ੍ਹਾਂ ਵਿੱਚੋਂ ਕੁਝ ਤਾਂ ਯੋਗ ਸਾਧਨਾ ਵਿੱਚ ਪ੍ਰਵੇਸ਼ ਕਰਨ ਨਾਲ ਮਿਲਣ ਵਾਲੀਆਂ ਆਂਤਰਿਕ ਵਿਭੂਤੀਆਂ ਦਾ ਚਿੱਤਰਣ ਹੈ ਅਤੇ ਬਾਕੀ ਸਮਾਜ ਵਿੱਚ ਰਿੱਧੀਆਂ ਸਿੱਧੀਆਂ ਨਾਲ ਮਿਲੀਆਂ ਵਿਭੂਤੀਆਂ ਹਨ ਅੰਤ ਵਿੱਚ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਰਜੁਨ ਬਹੁਤ ਕੁਝ ਜਾਣਨ ਤੋਂ ਤੇਰਾ ਮਤਲਬ ਕੀ ਹੈ ਇਸ ਸੰਸਾਰ ਵਿੱਚ ਜੋ ਕੁਝ ਵੀ ਤੇਜਮਈ ਪ੍ਰਭੁਤਾਮਈ ਚੀਜ਼ ਹੈ ਉਹ ਸਭ ਮੇਰੇ ਤੇਜ ਦੇ ਅੰਸ਼ ਮਾਤਰ ਵਿੱਚ ਸਥਿਤ ਹੈ ਦਰਸਲ ਮੇਰੀਆਂ ਵਿਭੂਤੀਆਂ ਅਨੰਤ ਹਨ ਐਸਾ ਕਹਿ ਕੇ ਯੋਗੇਸ਼ਵਰ ਨੇ ਇਹ ਅਧਿਆਇ ਪੂਰਾ ਕੀਤਾ ਇਸ ਅਧਿਆਇ ਵਿੱਚ ਸ਼੍ਰੀ ਕ੍ਰਿਸ਼ਨ ਨੇ ਆਪਣੀਆਂ ਵਿਭੂਤੀਆਂ ਦੀ ਸਿਰਫ ਬੌਧਿਕ ਜਾਣਕਾਰੀ ਦਿੱਤੀ ਜਿਸ ਨਾਲ ਅਰਜੁਨ ਦੀ ਸ਼ਰਧਾ ਸਾਰੇ ਪਾਸਿਓਂ ਸਿਮਟ ਕੇ ਇੱਕ ਈਸਟ ਵਿੱਚ ਲੱਗ ਜਾਏ ਪਰ ਸੱਜਣੋ ਸਭ ਕੁਝ ਸੁਣ ਲੈਣ ਅਤੇ ਬਾਲ ਦੀ ਖਲ ਉਤਾਰ ਕੇ ਸਮਝ ਲੈਣ ਦੇ ਬਾਅਦ ਵੀ ਉਸ ਨੂੰ ਚੱਲ ਕੇ ਅਨੁਭਵ ਨਾਲ ਜਾਣਨਾ ਬਾਕੀ ਹੀ ਰਹਿੰਦਾ ਹੈ ਇਹ ਮਾਰਗ ਕਿਰਿਆਤਮਕ ਹੈ ਸਾਰੇ ਅਧਿਆਏ ਵਿੱਚ ਯੋਗੇਸ਼ਵਰ ਦੀਆਂ ਵਿਭੂਤੀਆਂ ਦਾ ਹੀ ਵਰਣਨ ਹੈ ਇਸ ਲਈ ਓਮ ਤਤ ਸਦਿਤੀ ਸ਼੍ਰੀਮਦ ਭਗਵਤ ਗੀਤਾ ਸੁਪਨਿਤਸु ब्रह्म विद्यायाम योग शास्त्रे श्री कृष्ण अर्जुन संवादे विभूति वर्णनम नाम दशमोध्याय इस तरह ਸ਼੍ਰੀਮਦ ਭਗਵਦ ਗੀਤਾ ਰੂਪੀ ਉਪਨਿਸ਼ਦ ਅਤੇ ਬ੍ਰਹਮ ਵਿਦਿਆ ਤੇ ਯੋਗ ਸ਼ਾਸਤਰ ਵਿਸ਼ਕ ਸ਼੍ਰੀ ਕ੍ਰਿਸ਼ਨ ਤੇ ਅਰਜੁਨ ਦੇ ਸੰਵਾਦ ਵਿੱਚ ਵਿਭੂਤੀ ਵਰਣਨ ਨਾਮਕ 10ਵਾਂ ਅਧਿਆਇ ਪੂਰਾ ਹੁੰਦਾ ਹੈ ਇਤੀ ਸ਼੍ਰੀਮਤ ਪਰਮਹੰਸ ਪਰਮਾਨੰਦस्य शिष्य स्वामी अड़गड़ानंद कृते श्रीमद्भगवत गीताया यथार्थ गीता भाष्य विभूति वर्णनम नाम दशमोध्याय इस तरह श्रीमत परमहंस परमानंद जी दे शिष्य स्वामी श्री अड़गड़ानंद कृत श्रीमद भगवत गीताय भाष्य यथार्थ गीता विच विभूति वर्णम नाम दसवा अध्याय पूरा ਹੁੰਦਾ है ਹਰਿਓਮ ਤਤ ਸਤ